ਖਿਮਾ ਵੀ ਹੁਣੇ ਖੱਪ ਗਏ ਖੂਹਣ ਲੱਖ ਅਸੰਖ ਗਣਤ ਨ ਆਵੇ ਕਿਉਂ ਗਣੀ ਖੱਪ ਖੱਪ ਮੂਏ ਬਿਸੰਖ ਬਿਸੰਖ ਖਿਮਾ ਵੀ ਹੁਣੇ ਜਿਨ੍ਹਾਂ ਨੇ ਤਿਆਗ ਨਹੀਂ ਕੀਤਾ ਵਕਾਰਾਂ ਦਾ ਜਿਨ੍ਹਾਂ ਨੇ ਤਿਆਗ ਨਹੀਂ ਕੀਤਾ ਮਾਇਆ ਦਾ ਉਹ ਖਿਮਾ ਵੀ ਹੋਣਾ ਸੀ ਖਿਮਾ ਦਾ ਅਰਥ ਹੁੰਦਾ ਤਿਆਗ ਸੰਸਾਰ ਦਾ ਤਿਆਗ ਸੰਸਾਰ ਦੇ ਵਿੱਚ ਮਾਇਆ ਸੰਸਾਰ ਦੇ ਵਿਕਾਰ ਨੇ ਇਹਨਾਂ ਦਾ ਤਿਆਗ ਨਹੀਂ ਕੀਤਾ ਤਾਂ ਖੱਪ ਕੇ ਮਾਇਆ ਦੇ ਵਿੱਚ ਖੱਪ ਕੇ ਮਾਇਆ ਦੇ ਵਿੱਚ ਮਰ ਗਏ ਇੱਥੇ ਮਾਇਆ ਨਾਲ ਜੁੜੇ ਹੋਏ ਮਰ ਜਾਂਦੇ ਨੇ ਵੱਡ ਵੇਲੇ ਧਿਆਨ ਉਹਨਾਂ ਦਾ ਮਾਇਆ 'ਚ ਹੁੰਦਾ ਹੈ ਕਿਸੇ ਦਾ ਘਰ 'ਚ ਹੁੰਦਾ ਹੈ ਅੰਤ ਕਾਲ ਜੇ ਮੰਦਰ ਸਿਮਰੇ ਅੰਤ ਕਾਲ ਜੇ ਲੜਕੇ ਸਿਮਰੇ ਅੰਤਕਾਲ ਦੇ ਲక్ష్ਮੀ ਸਿਮਰੈ ਉਹਦਾ ਧਿਆਨ ਮਾਇਆ 'ਚ ਹੈ ਮਾਇਆ ਦੇ ਵਿੱਚ ਹੀ ਰਹਿ ਜਾਂਦੇ ਨੇ ਕੇ ਇੱਥੇ ਖਪਦੇ ਰਹਿੰਦੇ ਨੇ ਇੱਥੇ ਜੰਮਦੇ ਮਰਦੇ ਰਹਿੰਦੇ ਨੇ ਖੂਹਣ ਕਿਤੇ ਖੋੜ ਕਿਛੂੜੀ ਨੂੰ ਕਹਿੰਦੇ ਜਿਹੜੀਆਂ ਖੋੜੀਆਂ ਕਹਿੰਦੇ 18 ਖੋੜੀਆਂ ਬੰਦੇ ਮਰ ਗਏ ਕਿਛੂੜੀ ਇੱਕ ਗਿਣਤੀ ਦਾ ਨਾਮ ਗਿਣਤੀ ਨਹੀਂ ਦੱਸੀ ਹੋਈ ਕਿੰਨੀ ਹੈ ਬਸ ਬੇਅੰਤ ਜਿੱਥੇ ਹੋਵੇ ਬੰਦਾ ਉਹਨੂੰ ਖੂੜੀ ਕਹਿ ਦਿੰਦੇ ਅਸੰਖ ਖਾਈ ਖੂੜੀਆਂ ਵਰਗੀਆਂ ਇੱਥੇ ਸਭ ਖਾਈ ਜੀਵ ਆਦਮੀ ਜੰਮਦੇ ਨੇ ਵਰਦੇ ਰਹਿੰਦੇ ਨੇ ਕੋਈ ਬਿਰਲਾ ਕਦੇ ਇੱਥੇ ਛੁਟਕਾਰੇ ਦੀ ਗੱਲ ਛੁਟਕਾਰਾ ਪ੍ਰਾਪਤ ਕਰਦਾ ਹੈ ਕੋਈ ਬਿਰਲਾ ਭਗਤ ਕਦੇ ਕਦੇ ਕਦੇ ਜ਼ਿਆਦਾ ਵੀ ਹੋ ਜਾਂਦੇ ਨੇ ਇਕੱਠੇ ਜਦੋਂ ਗੁਰਮਤ ਪੈਦਾ ਹੁੰਦੀ ਹੈ ਜਦੋਂ ਕਾਫੀ ਜਣੇ ਜਿਹੜੇ ਰੇੜੇ ਹੁੰਦੇ ਨੇ ਨਿਕਲ ਜਾਂਦੇ ਨੇ ਉਹਦੇ ਬਾਅਦ ਫਿਰ ਕੰਮ ਬਾਗ ਰਹਿ ਜਾਂਦੇ ਨੇ ਕੰਮ ਬਾਗ ਕੰਮ ਬਾਗ ਦਾ ਦੇ ਅਕਲ ਜੇ ਗੱਲ ਆਉਂਦੀ ਨਹੀਂ ਉਹਦੇ ਉਹ ਬਦਲਾ ਲੈਂਦੇ ਨੇ ਪਲਟ ਲੈਂਦੇ ਨੇ ਉਲਝ ਜਾਂਦੇ ਨੇ ਕਾਫੀ ਦੇਰ ਬਾਅਦ ਫਿਰ ਕੋਈ ਬੰਦਾ ਸੁਲਝ ਜਾਂਦਾ ਕੋਈ ਖੋਜ ਨਾਲ ਇਹ ਗਿਆਨ ਦੀ ਖੋਜ ਕਰਨੀ ਪੈਂਦੀ ਕੇ ਬੁੱਝਣਾ ਪੈਂਦਾ ਜੋ ਕੁਝ ਕਿਹਾ ਕੁਝ ਗੱਲ ਸਮਝਣ ਵਾਲੀ ਹੈ ਕੁਝ ਗੱਲ ਬੁੱਝਣ ਵਾਲੀ ਹੈ ਬੁੱਝਣ ਵਾਲੀ ਉਹ ਗੱਲ ਹੁੰਦੀ ਹੈ ਜਿਹੜੀ ਸਾਡੇ ਗਿਆਨ ਇੰਦਰੀਆਂ ਤੇ ਪਰੇ ਹੈ ਜੋਤ ਸਾਡੇ ਗਿਆਨ ਇੰਦਰੀਆਂ ਤੇ ਪਰੇ ਅੱਖ ਨਾਲ ਦੇਖਦੇ ਨਹੀਂ ਅਸੀਂ ਮਹਿਸੂਸ ਨਹੀਂ ਕਰ ਸਕਦੇ ਰੜਕਦੀ ਨਹੀਂ ਕਿਤੇ ਜੋਤ ਰੜਕਦੀ ਸਪਰਸ਼ ਟੱਚ ਨਹੀਂ ਕਰ ਸਕਦੇ ਕਿਤੇ ਬੰਦ ਨਹੀਂ ਕਰ ਸਕਦੇ ਕੋਈ ਇਹਦੀ ਸਮੈਲ ਨਹੀਂ ਹੈ ਜੋਤ ਦੀ ਤੇ ਟੇਸਟ ਜੀਵ ਲਾ ਕੇ ਨਹੀਂ ਕਰ ਸਕਦੇ ਇਸ ਕਰਕੇ ਗਿਆਨ ਅੰਦਰ ਸਾਡੇ ਕੋ ਪੰਜ ਨੇ ਬੋਡੀ ਤੋਂ ਤਾਂ ਪਤਾ ਲੱਗਦਾ ਮਰ ਗਿਆ ਬੋਡੀ ਦਾ ਟੈਸਟ ਹੈ ਸਾਡੇ ਕੋਲ ਜੋਤ ਦਾ ਕੋਈ ਟੈਸਟ ਨਹੀਂ ਕਈ ਵਾਰ ਡਾਕਟਰ ਡਿਕਲੇਅਰ ਕਰ ਦਿੰਦੇ ਨੇ ਮਰ ਗਿਆ ਪਤਾ ਜਾਂਦਾ ਹੋਇਆ ਹੁੰਦਾ ਡਾਕਟਰ ਬਾਡੀ ਨੂੰ ਦੇਖ ਕੇ ਟੈਸਟ ਡਿਕਲੇਅਰ ਕਰ ਦਿੰਦਾ ਮਰ ਗਿਆ ਉਹ ਫਿਰ ਜਿਉਂਦਾ ਹੋ ਜਾਂਦਾ ਇਹਨਾਂ ਨੇ ਜੋਤ ਦਾ ਕੋਈ ਸਾਡੇ ਕੋਲ ਸਾਧਨ ਦੀ ਜੋਤ ਨੂੰ ਪਕੜਨ ਦਾ ਜੋਤ ਦਾ ਗਿਆਨ ਲਿਖਿਆ ਹੋਇਆ ਸਮਝ ਤਾਂ ਨਹੀਂ ਆਉਂਦਾ ਖੋਜਣਾ ਪੈਂਦਾ ਐਸੀ ਕੋਈ ਚੀਜ਼ ਸੰਸਾਰ 'ਚ ਹੈ ਨਹੀਂ ਜਿਹਦੀ ਜੋਤ ਹੈ ਇਸ ਕਰਕੇ ਦਾ ਸਿੱਧਾ ਕੋਈ ਮਿਸਾਲ ਪਰਮਾਣੂ ਉਦਾਹਰਣ ਸਿੱਧੀ ਨਹੀਂ ਦਿੱਤੀ ਜਾ ਸਕਦੀ ਜਿੰਨੀਆਂ ਉਦਾਹਰਣਾਂ ਨੇ ਅਸਿੱਧੀਆਂ ਨੇ ਵੜ ਪਾ ਕੇ ਗੱਲ ਕਹੀ ਹੋਈ ਹੈ ਉਹ ਵੜ ਬੁੱਝਣ ਵਾਲੀ ਚੀਜ਼ ਹੈ ਕਿਮਾ ਵੀ ਹੁਣੇ ਖੱਪ ਗਏ ਖੂਨ ਲੱਖ ਅਸੰਖ ਕਿੰਨੇ ਖੱਪ ਗਏ ਅਸੰਖਾਂ ਖੂੜੀਆਂ ਖੱਪ ਗਈਆਂ ਕਿਮਾ ਵੀ ਹੁਣੇ ਕਿਮਾ ਦੇ ਵੀ ਹੁਣੇ ਜਿਨ੍ਹਾਂ ਨੇ ਖਿਮਾ ਨਹੀਂ ਜਿਨ੍ਹਾਂ ਨੇ ਸੰਸਾਰ ਦਾ ਤਿਆਗ ਨਹੀਂ ਕੀਤਾ ਜਿਨ੍ਹਾਂ ਦੇ ਅੰਦਰੋਂ ਮਾਇਆ ਦੀ ਭੁੱਖ ਗਈ ਨਹੀਂ ਜਿਨ੍ਹਾਂ ਦੇ ਅੰਦਰੋਂ ਚੌਧਰ ਦੀ ਭੁੱਖ ਗਈ ਨਹੀਂ ਜਿਨ੍ਹਾਂ ਨੇ ਸੰਸਾਰ ਦੀ ਵਡਿਆਈ ਨੂੰ ਮਹੱਤਵ ਦਿੱਤਾ ਹੈ ਜਿਹੜੇ ਸੰਸਾਰ ਦੇ ਰਾਜ ਭਾਗ ਖਾਤਰ ਲੜਦੇ ਰਹੇ ਸੰਸਾਰ ਦੇ ਰਾਜ ਭਾਗ ਦੀ ਇੱਛਾ ਰਹੀ ਉਹ ਸਾਰੇ ਖਵਾ ਬਹੂਣੇ ਤੇ ਖਪਦੇ ਰਹੇ ਮਰਦੇ ਰਹੇ ਇਸੇ ਕਰਕੇ ਸਿੱਖਾਂ ਨੂੰ ਕਿਹਾ ਸੀ ਕਿ ਰਾਜ ਨਾ ਚਾਹੂ ਮੁਕਤ ਨਾ ਚਾਹੂ ਇਹ ਪਾਠ ਪੜਾਇਆ ਸੀ ਰਾਜ ਨਾ ਚਾਹੂ ਮੁਕਤ ਨਾ ਚਾਹੂ ਪੜਿਆ ਕਰ ਰੋਜ਼ ਤੇ ਨਹੀਂ ਤਾਂ ਖੱਪ ਕੇ ਸੰਸਾਰ ਵਾਂਗੂ ਤੂੰ ਵੀ ਮਰ ਜਾਏਗਾ ਤਪੋ ਰਾਜ ਰਾਜੋ ਨਰਕ ਮਿਲੂਗਾ ਹੀ ਮਿਲੂਗਾ ਨਰਕ ਜਾਏਗਾ ਹੀ ਜਾਏਗਾ ਨਰਕ ਜਾਣਾ ਮਨਜ਼ੂਰ ਹੈ ਪਰ ਖਿਮਾ ਕਰਨੀ ਮਨਜ਼ੂਰ ਨਹੀਂ ਹੈ ਸੰਸਾਰੀ ਵਡਿਆਈ ਛੱਡਦੀ ਹੁੰਦੀ ਨਰਕ ਜਾਣਾ ਮਨਜ਼ੂਰ ਹੈ ਗਣਤ ਨਾ ਆਵੇ ਕਿਉਂ ਗਣੀ ਖੱਪ ਖੱਪ ਮੂਏ ਬਸੰਖ ਮੇਰੇ ਤਾਂ ਸਮਝ ਤੇ ਬਾਹਰ ਆ ਕਿੰਨੇ ਮਰ ਗਏ ਮੈਂ ਗਣਤੀ ਨਹੀਂ ਕਰ ਸਕਦਾ ਤੇ ਗਿਣਾ ਦੇ ਮੈਂ ਕਿੰਨੇ ਮਰ ਗਏ ਸੰਸਾਰ ਦੀ ਆਬਾਦੀ ਤਾਂ ਕਿਤੇ ਹੈ ਹੀ ਨਹੀਂ ਰਿਕਾਰਡ ਦੇ ਵਿੱਚ ਪੱਕੀ ਪੂਰੀ ਭਾਵੇਂ ਰਿਕਾਰਡ ਹੈ ਪਰ ਪੂਰੀ ਨਹੀਂ ਹੈਗੀ ਆਬਾਦੀ ਸਾਡੇ ਕੋਲ ਬਹੁਤ ਸਾਰੇ ਲੋਕ ਰਹੇ ਜਿਨ੍ਹਾਂ ਦਾ ਰਿਕਾਰਡ ਹੈ ਨਹੀਂ ਹੈ ਗਣਤ ਨਾ ਆਵੇ ਗਿਣਤੀ ਨਹੀਂ ਆਉਂਦੀ ਉੱਥੇ ਤੱਕ ਕਿਉਂ ਗਣੀ ਕਿਵੇਂ ਗਣਾ ਫਿਰ ਮੈਂ ਖੱਪ ਖੱਪ ਮੂਏ ਬਿਸੰਖ ਬਿਸੰਖ ਸੰਖਿਆ ਤੋਂ ਰਹਿਤ ਅਣਗਿਣਤ ਬਿਸੰਖ ਤਾਂ ਅਣਗਿਣਤ ਜਿਹੜੇ ਗਿਣੇ ਨਹੀਂ ਜਾ ਸਕਦੇ ਇੰਨੇ ਵਰਗੇ ਖਸਮ ਪਛਾਣੇ ਆਪਣਾ ਖੁੱਲੇ ਬੰਧਨ ਪਾਏ ਖੁੱਲੇ ਬੰਦ ਨਾ ਪਾਏ ਜੇ ਆਪਣੇ ਖਸਮ ਨੂੰ ਪਛਾਣ ਲਵੇ ਜਿਹੜਾ ਹੁਕਮ ਹੈ ਜਿਹਦਾ ਹੁਕਮ ਚੱਲਦਾ ਹੈ ਹਾਕਮ ਹੁਕਮ ਨੂੰ ਪਛਾਣ ਲਵੇ ਹੁਕਮ ਨੂੰ ਜਿਹਦੇ ਭਾਣੇ 'ਚ ਚੱਲਣਾ ਉਹਨੂੰ ਪਛਾਣ ਲਵੇ ਭਾਣੇ ਨੂੰ ਪਛਾਣ ਲਵੇ ਫਿਰ ਖੁੱਲ ਜਾਂਦੇ ਨੇ ਬੰਧਨ ਇਹਦੇ ਸੰਸਾਰ ਦੇ ਸੰਸਾਰ ਦਾ ਜਿਹੜਾ ਇਹਦਾ ਅਸਲ ਦੇ ਵਿੱਚ ਜਿਹੜੀ ਖਿਮਾ ਇਹ ਬੰਧਨ ਨੇ ਤੋੜਦੀ ਹੈ ਖਿਮਾ ਨਾਲੇ ਬੰਧਨ ਟੁੱਟਦੇ ਨੇ ਖਿਮਾ ਸਾਰੇ ਬੰਦਰਾ ਤੋਂ ਮੁਕਤ ਕਰ ਦਿੱਤੀ ਕਰਨ ਵਾਲੀ ਚੀਜ਼ ਜਾਂ ਖਸਮ ਪਛਾਣ ਲੈਂਦਾ ਖਸਮ ਪਛਾਣ ਖਿਮਾ ਕਰ ਰਹਾ ਹੈ ਕਬੀਰ ਕਹਿੰਦਾ ਕਿ ਖਸਮ ਪਛਾਣ ਲੈਂਦਾ ਫਿਰ ਤਿਆਗ ਲੈਂਦਾ ਸਭ ਕੁਝ ਫਿਰ ਖਸਮ ਨਾਲ ਜੁੜ ਜਾਂਦਾ ਫਿਰ ਸਭ ਦਾ ਸੰਸਾਰ ਦਾ ਮਾਲਕ ਬਣ ਜਾਂਦਾ ਹੁਣ ਮਾਲਕ ਬਣਨ ਵਾਸਤੇ ਮਾਇਆ ਮਗਰ ਭਜਦਾ ਹੈ ਫਿਰ ਮਾਇਆ ਇਹ ਵੀ ਮਗਰ ਇਹਦੇ ਹੁਕਮ ਹੋ ਜਾਂਦੀ ਹੈ ਜਿੰਨਾ ਚਿਰ ਮਾਇਆ ਮਗਰ ਭਜਦਾ ਉਹਨਾਂ ਚਿਰ ਮਾਇਆ ਨੂੰ ਹੱਥ ਨਹੀਂ ਹੁੰਦੀ ਇਹਦੇ ਇਸੇ ਕਰਕੇ ਖਸਮ ਦੀ ਬਾਣੀ ਕੀ ਕਹਿੰਦੀ ਹੈ ਖਸਮ ਕੀ ਕਹਿੰਦਾ ਬਾਣੀ ਚ ਜੇ ਤੂੰ ਵੇਰਾ ਹੋਇ ਰਹੇ ਸਭ ਜਗ ਤੇਰਾ ਹੋਵੇ ਤੇਰਾ ਹੀ ਹੈ ਜਗ ਤੂੰ ਸੰਸਾਰ ਨੂੰ ਮੈਨੂੰ ਛੱਡ ਕੇ ਆਪਣਾ ਨਾ ਕਰ ਅਸੀਂ ਖਾਸ ਨੂੰ ਛੱਡ ਕੇ ਆਪਣਾ ਬਣਾ ਰਹੇ ਹਾਂ ਸੰਸਾਰ ਸੰਸਾਰ ਮੇਰਾ ਤੂੰ ਵੀ ਮੇਰਾ ਹੋ ਜਾ ਫਿਰ ਸੰਸਾਰ ਤੇਰਾ ਹੀ ਹੈ ਬਾਪ ਦੀ ਜਾਇਦਾਦ ਦਾ ਮਾਲਕ ਬੇਟਾ ਹੁੰਦਾ ਪਰ ਤਾਂ ਹੁੰਦਾ ਜੇ ਬੇਟਾ ਬੇਟਾ ਬਣ ਕੇ ਰਹੇ ਜੇ ਬਾਪ ਉਹਨੂੰ ਡਿਕਲੇਅਰ ਕਰ ਦੇਵੇ ਮੇਰਾ ਬੇਟਾ ਹੀ ਨਹੀਂ ਹੈ ਪੁੱਤੇ ਨਹੀਂ ਮੇਰਾ ਬਸ ਇਹੀ ਤਰੀਕਾ ਸੀ ਬੜੇ ਹੋਣ ਦਾ ਇਹੀ ਤਰੀਕਾ ਵਡਿਆਈ ਦਾ ਇਹੀ ਤਰੀਕਾ ਭਗਤਾਂ ਨੇ ਅਪਣਾਇਆ ਇਸ ਕਰਕੇ ਭਗਤ ਹੀ ਸੰਸਾਰ ਦੇ ਵਿੱਚ ਸਭ ਤੋਂ ਵੱਡੇ ਮੰਨੇ ਗਏ ਨੇ ਪੰਡਤ ਸੂਰ ਇਹ ਵੱਡੇ ਨੇ ਪੰਡਤ ਬੜੇ ਬੜੇ ਵਿਦਵਾਨਾਂ ਦੀ ਇੱਜ਼ਤ ਹੈ ਸੰਸਾਰ 'ਚ ਬੜੇ ਬੜੇ ਸੂਰਮਿਆਂ ਦੀ ਇੱਜ਼ਤ ਹੈ ਛਤਰਪਤੀ ਰਾਜਿਆਂ ਦੀ ਇੱਜ਼ਤ ਹੈ ਪੰਡਤ ਸੂਰ ਛਤਰਪਤੀ ਰਾਜਾ ਤਿੰਨਾਂ ਦੀ ਇੱਜ਼ਤ ਹੈ ਸੰਸਾਰ 'ਚ ਵੱਡੀ ਪਰ ਭਗਤ ਬਰਾਬਰ ਹੋਰ ਨਾ ਕੋਈ ਭਗਤ ਦੇ ਬਰਾਬਰ ਇਹਨਾਂ 'ਚ ਕੋਈ ਵੀ ਭਗਤ ਸਾਰਿਆਂ ਨਾਲੋਂ ਵੱਡਾ ਕੋ ਹੈ ਭਗਤ ਜਿਹੜਾ ਮਾਇਆ ਪਤੀ ਖਾਸਮ ਉਹਦਾ ਬਣ ਗਿਆ ਉਹਦੇ ਹੁਕਮ 'ਚ ਹੋ ਗਿਆ ਇਸ ਕਰਕੇ ਸਾਰੇ ਜਗ ਦਾ ਮਾਲਕ ਹੋ ਗਿਆ ਉਹਨੂੰ ਸਾਰੇ ਵੱਡਾ ਬੰਦੇ ਨੇ ਰਾਜੇ ਨੂੰ ਸਾਰੇ ਵੱਡਾ ਨਹੀਂ ਬੰਦੇ ਹੁੰਦੇ ਸ਼ਬਦੀ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਸ਼ਬਦ ਦੁਆਰਾ ਉਪਦੇਸ਼ ਦੁਆਰਾ ਬਹਿਰ ਦੇ ਵਿੱਚ ਆਪਣੇ ਬਹਿਰ ਵਿੱਚ ਖਰਾ ਤੂੰ ਸੱਚਖੰਡ ਵਿੱਚ ਹਿਰਦੇ ਵਿੱਚ ਤੂੰ ਖਰਾ ਹੋ ਜਾਏਗਾ ਖਰਾ ਹੋ ਕੇ ਆਪਣੇ ਘਰ ਬੈਠ ਖਰਾ ਹੋ ਕੇ ਆਪਣੇ ਨਿੱਜ ਘਰ ਬੈਠ ਮਹਿਲ ਦੇ ਵਿੱਚ ਬੈਠ ਮਹਿਲ ਉਹ ਹੁੰਦਾ ਜਿਹਨੂੰ ਜਪ ਢਾ ਨਹੀਂ ਸਕਦਾ ਕੱਚਾ ਘਰ ਹੈ ਕੱਚੀ ਗਾਗਰ ਹੈ ਸਰੀਰ ਕੱਚੀ ਗਾਗਰ ਹੈ ਇਹ ਤਾਂ ਪਹਿਲੇ ਇੱਕ ਡੰਡੇ ਨਾਲ ਡਿੱਗ ਪੈਂਦੀ ਹੈ ਟਹਿ ਜਾਂਦੀ ਟੁੱਟ ਜਾਂਦੀ ਉਹ ਮਹਿਲ ਹੈ ਤੇ ਜੰਮ ਦਾ ਡੰਡਾ ਅਸਰ ਨਹੀਂ ਕਰਦਾ ਮਹਲ ਉਹਨੂੰ ਕਹਿੰਦੇ ਨੇ ਜਿਹੜਾ ਪੱਕਾ ਹੋਵੇ ਪੱਕੇ ਮਹਿਲ ਜੋ ਪੱਕੀ ਬਾਣੀ ਆਈ ਹੋਈ ਹੈ ਉੱਤੇ ਸਭ ਕੁਝ ਪੱਕਾ ਹੀ ਹੈ ਆ ਸੰਸਾਰ ਕੱਚਾ ਤੇ ਸਭ ਕੁਝ ਕੱਚਾ ਹੀ ਹੈ ਸੰਸਾਰ ਕੱਚਾ ਸਭ ਕੁਝ ਕੱਚਾ ਹੈ ਤੇ ਨਾਸਵੰਤ ਸਭ ਕੁਝ ਇੱਥੇ ਦੀ ਬੋਲੀ ਨਾਸਵੰਤ ਇੱਥੇ ਦੇ ਪਦਾਰਥ ਨਾਸਵੰਤ ਨੇ ਇੱਥੇ ਦੇ ਸਰੀਰ ਬਣੇ ਹੋਏ ਨਾਸਵੰਤ ਨੇ ਇੱਥੇ ਦਾ ਗਿਆਨ ਨਾਸਵੰਤ ਹੈ ਸਭ ਕੁਝ ਨਾਸਵੰਤ ਹੈ ਇੱਥੇ ਇੱਥੇ ਦੀ ਬੁੱਧੀ ਨਾਸਵੰਤ ਹੈ ਸਭੇ ਬੁੱਧੀ ਜਾਲੀਆਂ ਉਹ ਜਿਹੜੀ ਜਾਲੀ ਜਾਂਦੀ ਹੈ ਬੁੱਧੀ ਇੱਥੇ ਦੀ ਹੋਈ ਹੈ ਸੰਸਾਰ ਬਬੇ ਬੁੱਧੀ ਦਰਗਾਹ ਦੀ ਬੁੱਧੀ ਹੈ ਪਰਮੇਸ਼ਰ ਦੀ ਬੁੱਧੀ ਹੈ ਨਿਜ ਘਰ ਦੀ ਬੁੱਧੀ ਹੈ ਉਸ ਬੁੱਧੀ ਨੂੰ ਕਿਹਾ ਜਿਹੜੀ ਨਿਜ ਘਰ ਦੀ ਹੈ ਘਰ ਕੀ ਨਾਰ ਤਿਆਗੇ ਅੰਦਾ ਜਿਹੜੀ ਘਰ ਅੰਤਰਾਤਮਾ ਦੀ ਆਵਾਜ਼ ਉਹ ਤੇ ਛੱਡ ਦਿੱਤੀ ਜਿਹੜੀ ਦੂਰੇ ਦੇ ਕੰਨ ਜੋ ਸੁਣ ਲਈ ਮੂਰਤੀ ਵਿੱਚ ਪਰਮੇਸ਼ਰ ਹੈ ਆ ਗੁਰੂ ਗ੍ਰੰਥ ਸਾਹਿਬ ਦਾ ਰਮਾਲਾ ਚੱਕੋ ਦਰਸ਼ਨ ਕਰ ਲਓ ਪਰਮੇਸ਼ਰ ਦੇ ਪਰਮੇਸ਼ਰ ਇਹ ਗੱਲਾਂ ਤੇ ਯਕੀਨ ਕਰ ਲੈ ਡੁੱਬਣਾ ਹੀ ਸੀ ਸਾਰਿਆਂ ਨੇ ਡੁੱਬ ਗਏ ਮੂਰਤੀ ਪੂਜਾ ਬਣਾਤੀ ਅੱਖਾਂ ਨੂੰ ਦੇਖਣ ਵਾਲੇ ਤਾਂ ਪਰਮੇਸ਼ਰ ਹੈ ਹੀ ਨਹੀਂ ਉਹ ਤਾਂ ਪਹਿਲਾਂ ਹੀ ਕਿਹਾ ਹੋਇਆ ਹੈ ਤੁਸੀਂ ਮਾਇਆ ਨੂੰ ਪਰਮੇਸ਼ਰ ਬਣਾ ਲਿਆ ਤੁਸੀਂ ਮਰਨਾ ਹੀ ਹੈ ਫਿਰ ਜਿੱਥੇ ਉਹ ਗਰੇ ਹੋਏ ਸੀ ਜਿਹੜਾ ਰੋਗ ਸੀ ਨਾ ਹਿੰਦੂ ਮਤ ਨੂੰ ਉਹੀ ਰੋਗ ਸਿੱਖ ਮਤ ਨੂੰ ਇਸੇ ਕਰਕੇ ਕੁਐਸਚਨ ਕਹਿੰਦੇ ਹੁੰਦੇ ਸੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਬੱਕਰੀ ਕੌਣ ਹਿੰਦੂ ਮਤ ਉਹੀ ਰੋਗ ਬਠੋਰੇ ਨੂੰ ਆਲੇ ਸਿੱਖ ਨਾ ਹਿੰਦੂ ਮਤ ਕਿਉਂ ਪੈਦਾ ਹੋਇਆ ਹੋਇਆ ਹੈ ਸਿੱਖੀ ਇਹਨੂੰ ਇਹ ਰੋਗ ਲੱਗਦਾ ਵੱਡੇ ਬਾਦ ਦੇ ਵੇਲੇ ਕਹਿਣ ਲੱਗੇ ਸੀ ਬੰਦੇ ਬਹਾਦਰ ਨੇ ਬਾੜਤਾ ਸੀ ਨਾ ਇਹ ਸਭ ਕੁਝ ਜੇ ਮੂਰਤੀ ਪੂਜਾ ਆ ਗਈ ਪ੍ਰਕਰਮਾਂ ਦੇ ਵਿੱਚ ਡੋਗਰਿਆਂ ਨੇ ਲਿਆਂਦੀ ਰਣਜੀਤ ਸਿੰਘ ਨੇ ਉਹਦੇ ਬਾਅਦ ਜਾਂ ਰਾਜ ਕਰੇਗਾ ਖਾਲਸਾ ਆ ਗਿਆ ਹਿੰਦੂ ਬੱਤੇ ਚਦੇ ਆ ਗਈ ਜਾਂ ਰਾਜ ਕਰੇਗਾ ਖਾਲਸਾ ਟਾਰਗੇਟ ਆ ਗਿਆ ਖਾਲਸੇ ਦਾ ਹਿੰਦੂ ਮਤ ਜਦੇ ਹੀ ਆ ਗਈ ਮਾਇਆ ਜਦੇ ਹੀ ਆ ਬੜੀ ਬਰੋਗ ਉਹੀ ਲੱਗਿਆ ਪਠੋਰੇ ਅੱਜ ਸਿੱਖੀ ਦਾ ਨਾਮ ਨਿਸ਼ਾਨ ਨਹੀਂ ਹੈ ਸਿੱਖੀ ਦਾ ਨਿਸ਼ਾਨ ਨਹੀਂ ਸਿੱਖੀ ਭੇਖ ਦਾ ਨਾਮ ਨਿਸ਼ਾਨ ਹੈ ਭੇਖ ਹੈ ਭੇਖ ਹੈ ਭੇਖ ਵੀ ਇਹ ਸਿੱਖੀ ਦਾ ਨਹੀਂ ਹੈ ਭੇਖ ਤਾਂ ਸਾਰਿਆਂ ਦਾ ਹੀ ਹੈ ਦਾੜੀ ਕੇ ਤਾਂ ਸਾਰਿਆਂ ਦੀ ਉਹਨਾਂ ਨੇ ਸਿੱਖੀ ਦਾ ਭੇਖ ਹੀ ਨਹੀਂ ਹੁੰਦਾ ਕੋਈ ਸਿੱਖੀ ਦਾ ਸਰੀਰ ਨਾਲ ਮਤਲਬ ਹੈ ਨਹੀਂ ਕੋਈ ਸਿੱਖੀ ਦਾ ਤਾਂ ਆਤਮਾ ਨਾਲ ਮਤਲਬ ਹੈ ਸਿੱਖੀ ਦਾ ਮਨ ਦੀ ਸਾਧਨਾ ਹੈ ਮਨ ਸਾਧੇ ਸਿੱਧ ਹੋਏ ਸ਼ਬਦੀ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਸ਼ਬਦੀ ਮਹਿਲੀ ਖਰਾ ਤੂੰ ਗੁਰੂ ਦੇ ਉਪਦੇਸ਼ ਨਾਲ ਸ਼ਬਦਾਂ ਨਾਲ ਆਪਣੇ ਘਰ ਅੰਦਰ ਖਰਾ ਹੋ ਜਾਏਗਾ ਖੋੜ ਨਿਕਲ ਜੂਗੀ ਸਾਰੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਫਿਰ ਛੱਡੇਗਾ ਸੰਸਾਰ ਫਿਰ ਫੇਰ ਖਿਮਾ ਹੋਊਗੀ ਖਿਮਾ ਨਹੀਂ ਹੋਣੀ ਤਿਆਗ ਨਹੀਂ ਹੋਣਾ ਤੇ ਸਭ ਕੁਝ ਬਿਨਾ ਗੁਰਬਾਣੀ ਨੂੰ ਸਮਝੇ ਤੇ ਗੁਰਬਾਣੀ ਨੂੰ ਬੁੱਲੇ ਤੇ ਤਿਆਗ ਨਹੀਂ ਹੋਣਾ ਕੁਝ ਵੀ ਖਰਾ ਤਿਆਗੇ ਤੇ ਬਿਨਾ ਖਰਾ ਨਹੀਂ ਹੋ ਸਕਦਾ ਤਿਆਗੇ ਤੇ ਬਿਨਾ ਸੱਚਾ ਨਹੀਂ ਹੋ ਸਕਦਾ ਸਚਿਆਰਾ ਨਹੀਂ ਹੋ ਸਕਦਾ ਗੁਰੂ ਉਪਦੇਸ਼ ਨਾਲੇ ਸੱਚਾ ਹੋਏਗਾ ਸੁੱਚਾ ਹੋਏਗਾ ਘਰ ਚ ਟਿਕੇਗਾ ਅੰਦਰ ਹਿਰਦੇ ਟਿਕਿਆ ਰਹੇਗਾ ਬਾਹਲਾ ਤਿਆਗ ਕਰ ਦੇਗਾ ਤੇ ਸੁਖ ਉਦੋਂ ਸੁਖ ਹੋਊਗਾ ਉਹ ਤੋਂ ਪਹਿਲਾਂ ਸੁਖੇ ਨਹੀਂ ਹੋਣਾ ਸੁਖ ਪਾਏ ਸੁਖ ਪਾਏ ਫਿਰ ਪਰਮ ਸੁਖ ਦੀ ਭੁੱਖ ਭੁੱਖ ਲੱਗੂ ਉਹ ਸੁਖ ਤੈਨੂੰ ਚੁਗਾ ਉਹ ਸੁਖ ਤੈਨੂੰ ਸੁਖ ਪਾਊਗਾ ਪਤਾ ਲੱਗੂਗਾ ਵੀ ਆ ਸੁਖ ਹੈ ਉਹ ਆਨੰਦ ਆਨੰਦ ਹੋਊਗਾ ਉਹ ਤੋਂ ਪਹਿਲਾਂ ਆਨੰਦ ਕੋਈ ਆਨੰਦ ਹੈ ਨਹੀਂ ਜਦੋਂ ਆਨੰਦ ਹੋਇਆ ਗੁਰੂ ਰਾਸ ਨੂੰ ਫਿਰ ਉਹਨਾਂ ਨੇ ਕਿਹਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਦਾ ਪਾਇਆ ਉਦੋਂ ਆਨੰਦ ਹੋਇਆ ਸੀ ਆਇ ਅਵਸਥਾ 'ਚ ਜਾ ਕੇ ਆਨੰਦ ਦਾ ਸੁਖ ਹੁੰਦਾ ਹੈ ਮਹਿਸੂਸ ਕੀਤਾ ਵੀ ਆਨੰਦ ਦਾ ਸੁਖ ਹੈ ਇਹਦਾ ਸੰਤ ਗੱਦੀ ਮਿਲ ਗਈ ਆਨੰਦ ਹੋ ਗਿਆ ਬਸ ਪਹਿਲਾਂ ਚੇਲੇ ਲੜੀ ਜਾਂਦੇ ਨੇ ਆਸ ਰੱਖਦਾ ਜੇ ਗੱਦੀ ਮਿਲ ਗਈ ਸੰਤ ਮਰ ਗਿਆ ਆਨੰਦ ਹੋ ਗਿਆ ਉੱਥੇ ਟਿਕਣ ਲੱਗੇ ਚੜਾਵਾ ਬੇਅੰਤ ਜਾਣ ਲੱਗਿਆ ਆਨੰਦ ਇਹਨੂੰ ਆਨੰਦ ਕਹਿੰਦੇ ਨੇ ਲੋਕ ਇਹ ਆਨੰਦ ਨਹੀਂ ਹੈ ਇਹ ਜਜਾਲ ਹੈ ਜੀ ਕਾ ਬੜੇ ਬੜੇ ਜੇ ਦੀਸੇ ਲੋਕ ਤੇਰੇ ਕੋ ਵਿਆਪਾ ਤੇ ਚਿੱਤਰ ਨੂੰ ਵਿਆਪਿਆ ਹੋਇਆ ਉੱਥੇ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰ ਖਰਚ ਖਰਾ ਤਨ ਧਿਆਨ ਤੂੰ ਆਪੇ ਖਰਚਣਾ ਕੀ ਹੈ ਖਰਾ ਤਨ ਖਰਚ ਇਹ ਖੋਟਾ ਧਨ ਹੈ ਜਿਹੜਾ ਅਸੀਂ ਖਰਚਦੇ ਆਂ ਲੋਕ ਇਹ ਖੋਟੇ ਮਨ ਨੇ ਮੰਨਿਆ ਹੋਇਆ ਧਨ ਹੈ ਜਦ ਖਰਾ ਮਨ ਮੁਖਰਾ ਹੋ ਜਾਂਦਾ ਹੈ ਫਿਰ ਧਨ ਵੀ ਇਹਦੇ ਕੋ ਖਰਾ ਹੁੰਦਾ ਸੰਸਾਰੀ ਗਿਆਨ ਜਿਹੜਾ ਰਲਿਆ ਹੋਇਆ ਨਾ ਹੁਣ ਸਾਡੇ ਕੋਲ ਜੋ ਅਸੀਂ ਕਰਦੇ ਹਾਂ ਉਹ ਵੀ ਖੋਟਾ ਜੇ ਸਰੀਰ ਨਾਲ ਲੈ ਕੇ ਚੱਲਦੇ ਆ ਅਸੀਂ ਸਰੀਰ ਦੇ ਅਰਥ ਕਰਦੇ ਆ ਖੋਟ ਰਲ ਗਈ ਮਾਇਆ ਦੀ ਮੇਰਾ ਜੋਤ ਦੇ ਉੱਤੇ ਰੱਖ ਕੇ ਸਾਰਾ ਆਵੇ ਬਾਣੀ ਨੂੰ ਜੋਤ ਦੀ ਗੱਲ ਜਦ ਪ੍ਰਗਟ ਨਿਖਰ ਕੇ ਬਾਹਰ ਆਊਗੀ ਫੇਰ ਖਰਾ ਧਨ ਹੋਊਗਾ ਖਰਚ ਖਰਾ ਧਨ ਖਰਾ ਧਨ ਕੀ ਹੁੰਦਾ ਧਿਆਨ ਹੈ ਤੇਰਾ ਖਰਾ ਧਨ ਖਰਚ ਖਰਾ ਧਨ ਧਿਆਨ ਧਿਆਨ ਹੀ ਖਰਾ ਧਨ ਧਿਆਨ ਹੈ ਸਾਰਾ ਧਨ ਕੋਲ ਹੈ ਧਿਆਨ ਟੁੱਟ ਗਿਆ ਹਰ ਵਿਸਰਤ ਸਦਾ ਖੋਰੀ ਖਜ਼ਾਨੇ ਨਾਲ ਧਿਆਨ ਜੁੜਿਆ ਹੋਇਆ ਤਾਂ ਖਜ਼ਾਨੇ ਦਾ ਮਾਲਕ ਹੈ ਖਜ਼ਾਨੇ ਤੱਕ ਹੱਥ ਉੱਪੜਦਾ ਜੋ ਮਰਜ਼ੀ ਲਿਆਈ ਜਾ ਜਾਂ ਖਜ਼ਾਨੇ ਦੀ ਬਜਾਏ ਹੱਥ ਖਜ਼ਾਨੇ ਤੋਂ ਹਟਾ ਕੇ ਗਾਂਧੀ ਚ ਪਾ ਲਿਆ ਫਿਰ ਉੱਤੇ ਤਾਂ ਗੱਦੇ ਦਊਗਾ ਲਿਆ ਕੇ ਸੱਚ ਦੇ ਸੱਚੇ ਖਜ਼ਾਨੇ ਤੋਂ ਝੂਠੇ ਖਜ਼ਾਨੇ ਜੱਤ ਪਾ ਲਿਆ ਉੱਥੋਂ ਲਿਆ ਕੇ ਕੀ ਦਊਗਾ ਝੂਠੇ ਖਜ਼ਾਨੇ ਜੋ ਟੀਕੇ ਸਾਰੇ ਬਣੇ ਹੋਏ ਨੇ ਸੱਚਾ ਖਜ਼ਾਨਾ ਨਹੀਂ ਹੈ ਧਿਆਨ ਹੀ ਨਹੀਂ ਸੱਚ ਨਾਲ ਜੁੜਿਆ ਸੱਚ ਖੋਜ ਨਹੀਂ ਹੋਇਆ ਨਾ ਤੇ ਜੇ ਸੱਚ ਖੋਜ ਲੈਂਦੇ ਤਾਂ ਸੱਚ ਨਾਲ ਧਿਆਨ ਜੁੜਦਾ ਸੱਚ ਨਾਲ ਧਿਆਨ ਜੁੜੂਗਾ ਸੱਚੀ ਬਾਣੀ ਬੋਲੂਗਾ ਆੜੀ ਸੱਚੀ ਬਾਣੀ ਬੋਲੀ ਹੈ ਸਿੱਖਿਆ ਦਿੱਤੀ ਹੈ ਇਹ ਖਰਚਿਆ ਹੋਇਆ ਹੀ ਆ ਇਹ ਖਰਚਿਆ ਔਰ ਖਰਚਿਆ ਕੀ ਖਰਚ ਕੇ ਦਿੱਤਾ ਹੈ ਸਾਨੂੰ ਭਗਤ ਕਬੀਰ ਜੀ ਕੀ ਕਹਿੰਦੇ ਗੁਰਦੀਨੀ ਵਸਤ ਕਬੀਰ ਕੋ ਲੈ ਹੋ ਵਸਤ ਸੰਭਾਲ ਮੈਂ ਤਾਂ ਸੰਭਾਲ ਲਈ ਕਬੀਰ ਦੀ ਦੀ ਸੰਸਾਰ ਕੋ ਸੰਸਾਰ ਕੋ ਕੀ ਗੁਰਬਾਣੀ ਬਣਾ ਕੇ ਦਿੱਤੀ ਹੈ ਹੁਣ ਤਾਂ ਮੱਖਣ ਮਿਲਿਆ ਪ੍ਰਥਮ ਗੁਰੂ ਨਾਨਕ ਦੇਵ ਜੀ ਕਹਿੰਦੇ ਪ੍ਰਥਮੇ ਮੱਖਣ ਮੈਨੂੰ ਮੱਖਣ ਮਿਲਿਆ ਦਰਗਾਹ ਚੋਂ ਧਿਆਨ 'ਚ ਮੱਖਣ ਮਿਲਦਾ ਸਿੱਧਾ ਡਾਇਰੈਕਟ ਖਜ਼ਾਨੇ 'ਚ ਮੱਖਣ ਆ ਨਹੀਂ ਬਾਣੀ ਉੱਥੇ ਇਹ ਦੁੱਧ ਬਣਾ ਕੇ ਦਿੱਤਾ ਸਾਨੂੰ ਇਹ ਜੋ ਮੱਖਣ ਹੈ ਮੱਖਣ ਇਹ ਜੋ ਕੱਢਣਾ ਹੋ ਮੱਖਣ ਕਿੱਥੇ ਹੁੰਦਾ ਦੁੱਧ ਪਰ ਦੀਦਾ ਨਹੀਂ ਹੁੰਦਾ ਮੱਖਣ ਅੱਡ ਕੱਢ ਲਓਗੇ ਮੱਖਣ ਦੀ ਸਮੈਲ ਹੋਰ ਹੈ ਦੁੱਧ ਚੋਂ ਮੱਖਣ ਦੀ ਸਮੈਲ ਨਹੀਂ ਹੁੰਦੀ ਦੁੱਧ ਚੋਂ ਲੱਸੀ ਦੀ ਵੀ ਸਮੈਲ ਨਹੀਂ ਹੁੰਦੀ ਜਦ ਮੱਖਣ ਆੜ ਜੂ ਲੱਸੀ ਆ ਦੁੱਧ ਦੀ ਸਮੈਲ ਆੜ ਲੱਸੀ ਦੀ ਆ ਮੱਖਣ ਦੀ ਸਮੈਲ ਆੜ ਹੋ ਜੂਗੀ ਜਿੱਦਣ ਤੁਹਾਨੂੰ ਗੁਰਬਾਣੀ ਦੀ ਜਿਹਨੂੰ ਸਮਝ ਆ ਗਈ ਉਹਨੂੰ ਕੱਚੀ ਅਰ ਪੱਕੀ ਬਾਣੀ ਦੀ ਅੱਡ ਸਮੈਲ ਆ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਨਹੀਂ ਤਾਂ ਸੰਸਾਰ ਤੋਂ ਤੇ ਭਲਾਵੇਂ ਲੱਸੀ ਪੀ ਜਾਂਦਾ ਕੇ ਖਰਾ ਤਨ ਧਿਆਨ ਤੂੰ ਧਿਆਨ ਤੂੰ ਆਪੇ ਵਸੇ ਸਰੀਰ ਆਪੇ ਵਸੇ ਸਰੀਰ ਆਪੇ ਫਿਰ ਤੂੰ ਸਰੀਰ 'ਚ ਬਸੇਂਗਾ ਆਪ ਸਰੀਰ ਲੈ ਦੇ ਵਿੱਚ ਐ ਸਰੀਰ ਤਾਂ ਬਸਦਾ ਹੀ ਹੈ ਕੋਈ ਸਰੀਰ 'ਚ ਬਾਹਰਲੇ 'ਚ ਬਸਦਾ ਹੈ ਮਾਇਆ 'ਚ ਬਸਦਾ ਹੈ ਕਾਇਆ 'ਚ ਵੀ ਬਸਦਾ ਇਹ ਆਪੇ ਬਸੇ ਸਰੀਰ ਫਿਰ ਉਹ ਵੀ ਤੇਰੇ ਸਰੀਰ 'ਚ ਸ਼ਬਦ ਗੁਰੂ ਵੀ ਤੇਰੇ ਸਰੀਰ 'ਚ ਆ ਵਸੂਗਾ ਤੇਰੇ ਅੰਦਰ ਆਵਸ ਹੁੰਦਾ ਹਾਂਜੀ ਮਨ ਤਨ ਮੁਖੀ ਜਾਪੈ ਸਦਾ ਗੁਣ ਅੰਤਰ ਮਨ ਧੀਰ ਮਨ ਤਨ ਮੁਖ ਜਾਪੈ ਸਦਾ ਮਨ ਕਰਕੇ ਤਨ ਕਰਕੇ ਮੁਖ ਕਰਕੇ ਜਾਪੈ ਸਦਾ ਜਾਪੈ ਸਦਾ ਮਨ ਤੋਂ ਵੀ ਪ੍ਰਗਟ ਹੋਊਗਾ ਇਹਦੇ ਅੰਦਰ ਬਸਿਆ ਹੋਇਆ ਬੁੱਧੀ ਕਰਕੇ ਵੀ ਪਤਾ ਹੋਊਗਾ ਤਨ ਬੁੱਧੀ ਇੱਥੇ ਕਿਉਂਕਿ ਗੱਲੇ ਨਹੀਂ ਹੋਰ ਕਰਨੀ ਧਿਆਨ ਹੋਰ ਪਾਸੇ ਨਹੀਂ ਜਾਣ ਬੰਦ ਕਰਕੇ ਕਿਵੇਂ ਪਤਾ ਲੱਗੋ ਮਨ ਟਿਕਿਆ ਹੋਇਆ ਬੁੱਧੀ ਕਰਕੇ ਕਿਵੇਂ ਪਤਾ ਲੱਗੂ ਗੱਲੇ ਨਹੀਂ ਹੋਰ ਕਰਨੀ ਬੁੱਧੀ ਨੇ ਗੱਲੇ ਸੱਚ ਦੀ ਕਰਨੀ ਗੱਲੇ ਦਰਗਾਹ ਦੀ ਕਰਨੀ ਹੋਰ ਕਰਦੀ ਹੋਈ ਨਹੀਂ ਬੁੱਖ ਦੇ ਵਿੱਚ ਉਹੀ ਗੱਲ ਆਉ ਜਿਹੜੀ ਕਰੂਗਾ ਬੁੱਧੀ ਬੋਲੂਗੀ ਉਹੀ ਮੁਖ ਤੋਂ ਹੀ ਬੋਲੂਗੀ ਮਨ ਕਰਕੇ ਤਨ ਕਰਕੇ ਮੁਖ ਕਰਕੇ ਜਪੇ ਸਦਾ ਸਭ ਨੂੰ ਪਤਾ ਲੱਗੂ ਵੀ ਹਾਂ ਗੁਣ ਅੰਤਰ ਮਨ ਤੇ ਇਹਦੇ ਅੰਦਰ ਗੁਣ ਨੇ ਸਾਰੇ ਗੁਣ ਨੇ ਹਰ ਇਹਦਾ ਮਨ ਧੀਰਜ ਤੇ ਟਿਕਿਆ ਹੋਇਆ ਪਤਾ ਲੱਗੂਗਾ ਦੇਖਣ ਵਾਲਿਆਂ ਨੂੰ ਵੀ ਪਤਾ ਲੱਗੂਗਾ ਇਹ ਗੱਲ ਪ੍ਰਗਟ ਹੋਊਗੀ ਜਾਪੂਗਾ ਸਭ ਨੂੰ ਜਾਪੂਗਾ ਇਸ ਕਰਕੇ ਜਿਹੜੇ ਇਸ ਅਵਸਥਾ ਦੇ ਲੋਕ ਨੇ ਉਹਨਾਂ ਦੇ ਦਰਸ਼ਨ ਕਰਕੇ ਲੋਕ ਬਹੁਤ ਕੁਝ ਮਿਲ ਜਾਂਦਾ ਉਹਨਾਂ ਨੂੰ ਦੇਖ ਕੇ ਹੀ ਬਹੁਤ ਕੁਝ ਸ਼ਾਂਤੀ ਆ ਜਾਂਦੀ ਹੈ ਉਹਨਾਂ ਦੇ ਵਿੱਚੋਂ ਕੁਝ ਜਾਪਦਾ ਗੱਲ ਕਰਕੇ ਤਾਂ ਉਦੋਂ ਵੀ ਜ਼ਿਆਦਾ ਹੋ ਜਾਂਦਾ ਪਰ ਕਈ ਦੇਖ ਕੇ ਹੀ ਪ੍ਰਭਾਵਿਤ ਹੋ ਜਾਂਦੇ ਹੋਏ ਹਉਮੈ ਖਪੈ ਖਪਾਈ ਸੀ ਵਿਚੋਂ ਵਥ ਵਿਕਾਰ ਹੋਵੇ ਖਪੇ ਖਪਾਏ ਸੀ ਵਿੱਚੋਂ ਵਿਕਾਰ ਦੂਜੇ ਪਾਸੇ ਹੰਕਾਰੀ ਆਦਮੀ ਹੈ ਤਾਂ ਉਹ ਵੀ ਸੰਤ ਹੈ ਤਾਂ ਉਹ ਵੀ ਗੁਰੂ ਉਹਨੇ ਕੀ ਹੈ ਉਹਨੇ ਅੰਦਰ ਵਕਾਰ ਵੀ ਜਿਹਨ ਵਕਾਰਾਂ ਦੀ ਫਸਲ ਉਹਦੇ ਹਿਰਦੇ 'ਚ ਇਹਦੇ ਹਿਰਦੇ 'ਚ ਗੁੜ ਹੈ ਉਹਦੇ ਹਿਰਦੇ 'ਚ ਔਗੜ ਉਸ ਖੇਤ ਕੋਈ ਹੈ ਖੇਤ ਹੀ ਕਰੋ ਨਿਵੇੜਾ ਖੇਤ ਹਿਰਦਾ ਹੈ ਉਹਨੇ ਹਿਰਦੇ 'ਚ ਔਗਣਾ ਦੀ ਫਸਲ ਬੀਜੀ ਹੋਈ ਹੈ ਇਹਨੇ ਹਿਰਦੇ 'ਚ ਗੁਣਾ ਦੀ ਫਸਲ ਬੀਜੀ ਹੋਈ ਹੈ ਗੁਣਾ ਦੀ ਫਸਲ ਵਾਲੇ ਦੇ ਅੰਦਰ ਸ਼ਾਂਤੀ ਹੈ ਔਗਣ ਦੀ ਫਸਲ ਵਾਲੇ ਦੇ ਅੰਦਰ ਅਸ਼ਾਂਤੀ ਇਹਦੀ ਦ੍ਰਿਸ਼ਟੀ ਜਿਹੜੀ ਹੈ ਵਿਵੇਕ ਬੁੱਧੀ ਹੈ ਸਭ ਦ੍ਰਿਸ਼ਟੇਤਾ ਇਹ ਸਭ ਦ੍ਰਿਸ਼ਟੇਤਾ ਉਹਦੀ ਹੈ ਦ੍ਰਿਸ਼ਟੀ ਕੌਣ ਵਾਲੀ ਇਹਦੀ ਦ੍ਰਿਸ਼ਟੀ ਹੰਸ ਵਾਲੀ ਹੈ ਜੇ ਉਹਦੀ ਕੌਣ ਵਾਲੀ ਜਗ ਕਉਆ ਮੁਖ ਚੁੰਚ ਗਿਆਨ ਬਦਬੂ ਮੁਝ ਗਿਆਨ ਦੀ ਗੱਲ ਹੈਗੀ ਹੈ ਅੰਦਰ ਬਕਾਰ ਨੇ ਗੁਰਮੁਖ ਦੇ ਜੋ ਅੰਦਰ ਹੈ ਉਹੀ ਬਾਹਰ ਹੈ ਉਹਦੇ ਅੰਦਰ ਕੁਝ ਹੋਰ ਹੈ ਬਾਹਰ ਕੁਝ ਹੋਰ ਇਹ ਦੋਹਾਂ ਦਾ ਫਰਕ ਹੈ ਦੇਖਣ ਨੂੰ ਦੋਏ ਸੰਤ ਨੇ ਅੰਦਰ ਕੁਝ ਹੋਰ ਹੈ ਮੈਂ ਖਪੇ ਖਪਾਏ ਸੀ ਬੀਜੋ ਬਸ ਹਉਮੈ ਵਾਲੇ ਖਪਦੇ ਖਪਾਉਂਦੇ ਕਿਉਂ ਨੇ ਉਹਨਾਂ ਦੇ ਅੰਦਰ ਬੀਜੇ ਹੋਏ ਨੇ ਵਕਾਰ ਵਕਾਰ ਬੀਜੇ ਹੋਏ ਨੇ ਉਹ ਵਕਾਰ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ ਉਹ ਗੱਲ ਜਦ ਕਰਦੇ ਨੇ ਗੱਲ ਕਰਦੇ ਹੀ ਨਹੀਂ ਉਹ ਸੱਚ ਦੀ ਗੱਲੇ ਉਹਨਾਂ ਤੇ ਹੁੰਦੀ ਹੋਈ ਨਹੀਂ ਉਹ ਤਾਂ ਸੰਸਾਰੀ ਗੱਲਾਂ ਕਰਦੇ ਨੇ ਸੁਖ ਸਾਂਦ ਪੁੱਛਦੇ ਨੇ ਬੱਚਿਆਂ ਦੇ ਪੁੱਛਦੇ ਨੇ ਕਿਹੜਾ ਮੁੰਡਾ ਕਿੰਨੀ ਚ ਪੜਦਾ ਕਿੰਨੇ ਨੰਬਰ ਲੈ ਗਿਆ ਤੈਂ ਕੀ ਲੈਣਾ ਨਾ ਗੱਲਾਂ ਤੇ ਸਾਰੀ ਆਦਮੀ ਰੇਲ ਲਾਉਂਦੀ ਹੈ ਤੂੰ ਪੁੱਛ ਵੀ ਤੈਨੂੰ ਕੀ ਅਸਰ ਹੋਇਆ ਬੰਟੇ ਟਿਕਣ ਲੱਗਿਆ ਆ ਨਹੀਂ ਲੱਗਿਆ ਸਮਝ ਆਈ ਕੁਝ ਕਿ ਨਹੀਂ ਆਈ ਕਿੱਥੋਂ ਦੀ ਸਮਝ ਆਈ ਕਿਹੜੀ ਭਗਤੀ ਹੈ ਜਿਹੜੀ ਪਰੇਸ਼ਾਨ ਕਰਦੀ ਹੈ ਕਿੱਥੋਂ ਕੰਟਰਡਿਕਸ਼ਨ ਪੈਦਾ ਹੁੰਦੀ ਹੈ ਤੇਰੇ ਕੋ ਆਇਆ ਤੂੰ ਆਗਲਾ ਕੁਝ ਤੂੰ ਪੁੱਛਣ ਲੱਗਿਆ ਤੇ ਕਰਦੀ ਹੈ ਜੈ ਜਾ ਉਹ ਹੋ ਜਾਈ ਤੂੰ ਤੇਰੇ ਚ ਕੀ ਫਰਕ ਹੈ ਫਿਰ ਸੰਸਾਰੀ ਆਦਮੀ ਹੈ ਜੇ ਸੰਸਾਰੀ ਗੱਲਾਂ ਕਰਦਾ ਤਾਂ ਸੰਸਾਰੀ ਆਦਮੀ ਜੇ ਸੰਸਾਰੀ ਦੁੱਖ ਸੁੱਖ ਦੀਆਂ ਗੱਲਾਂ ਦੱਸਦਾ ਉਹ ਸੰਸਾਰੀ ਆਦਮੀ ਜੇ ਕੋਈ ਤਕਲੀਫ ਆ ਕਹੇ ਵੀ ਭਾਣਾ ਮੰਨੂ ਭਾਈ ਮੇਰੇ ਹੱਥੇ ਕੀ ਹੈ ਜੇ ਕੋਈ ਕੰਮ ਖਰਾਬ ਹੋ ਗਿਆ ਕਹਿੰਦਾ ਕੋਈ ਨਹੀਂ ਪਰਮੇਸ਼ਰ ਦੇ ਹੱਥ ਹੈ ਜਿਹੜਾ ਖਰਾਬ ਕਰਦਾ ਠੀਕ ਉਹੀ ਕਰੂਗਾ ਜਿਹਨੇ ਦੁੱਖ ਦਿੱਤਾ ਸੁਖ ਉਹੀ ਦਊਗਾ ਜਿਹਨੇ ਸੁਖ ਦਿੱਤਾ ਦੁੱਖ ਵੀ ਦੇ ਦੂਗਾ ਨੂੰ ਜੇ ਕੋਈ ਬਹੁਤ ਸੁੱਖ ਹੈ ਹੋ ਗਿਆ ਉਹ ਕਹਿੰਦਾ ਕੋਈ ਨਹੀਂ ਹੈ ਨਹੀਂ ਕਹੀ ਦਾ ਤਾਂ ਕੋਈ ਨਹੀਂ ਪਤਾ ਕਿਹੜੇ ਵੇਲੇ ਤਲ ਕਿੱਥੇ ਲੜੇ ਪੈਣਾ ਐ ਨਹੀਂ ਕਹੀ ਦਾ ਹੁੰਦਾ ਕੀ ਪਤਾ ਕਿਹੜੇ ਵੇਲੇ ਕੀ ਹੋ ਜਾਣ ਦੁੱਖ ਸੁੱਖ ਵੱਲ ਨਹੀਂ ਧਿਆਨ ਕਰੀਦਾ ਹੁੰਦਾ ਇਹ ਤਾਂ ਉਹਨੇ ਜਾਂਦੇ ਰਹਿੰਦੇ ਇਹ ਤਾਂ ਪ੍ਰਸ਼ਾਦ ਇੱਕ ਤਾਂ ਰੁਕਦਾ ਹੀ ਨਹੀਂ ਹੈ ਨਾ ਸੂਰਜ ਰੁਕਦਾ ਨਾ ਧਰਤੀ ਰੁਕਦੀ ਹੈ ਨਾ ਪ੍ਰਸ਼ਾਵਾਂ ਰੁਕਦਾ ਹੈ ਸੰਸਾਰ ਦਾ ਸਿਸਟਮ ਰੁਕਣ ਵਾਲਾ ਹੈ ਹੀ ਨਹੀਂ ਕਦੇ ਰੁਕਿਆ ਤਾਂ ਖਤਮ ਹੈ ਸੰਸਾਰ ਦੇ ਦੁੱਖ ਸੁੱਖ ਵੀ ਐਵੇਂ ਚੱਲਦੇ ਰਹਿੰਦੇ ਨੇ ਜੰਤ ਉਪਾਏ ਵਿੱਚ ਪਾਇਣ ਕਰਤਾ ਅਲੱਗ ਅਪਾਰ ਜੰਤ ਉਪਾਏ ਜੀ ਜੰਤ ਪੈਦਾ ਕੀਤੇ ਨੇ ਜੰਤ ਕੀ ਨਾ ਹੁੰਦਾ ਸਰੀਰ ਵਿੱਚ ਤੱਕ ਪਾਇਆ ਹੋਇਆ ਆਤਮਾ ਪਾਈ ਹੈ ਜੰਤ ਹੋ ਗਿਆ ਜੰਤੋ ਪਾਏ ਜੰਤ ਪੈਦਾ ਕੀਤਾ ਤੁਸੀਂ ਵਿੱਚ ਪਾਏ ਉਹਨਾਂ ਕਰਤਾ ਅਲੱਗ ਅਪਾਰ ਵਿੱਚ ਉਹਦੇ ਕਰਤਾ ਪਾਇਆ ਹੋਇਆ ਅੰਦਰ ਉਹ ਸਾਹ ਲੈਂਦਾ ਜਿਹੜਾ ਸਾਹ ਲੈਂਦਾ ਉਹ ਵੀ ਤਾਂ ਅੰਦਰ ਹੈ ਉਹਦੀ ਰੋਸ਼ਨੀ ਰੋਸ਼ਨੀ ਸਰੀਰ ਦੇ ਨਾਲ ਜੁੜੀ ਹੋਈ ਹੈ ਆਪ ਨਹੀਂ ਜੁੜਿਆ ਆਇਆ ਵਿੱਚ ਪਾਇਨ ਕਰਤਾ ਵਿੱਚ ਪਾਇਨ ਵਿੱਚ ਪਾਏ ਕਰਤਾ ਜਲਤ ਉਪਾਏ ਵਿੱਚ ਪਾਣ ਜਲਤ ਪੈਦਾ ਕੀਤਾ ਸਰੀਰ ਪੈਦਾ ਕੀਤਾ ਵਿੱਚ ਉਹਨੇ ਆਪਣੀ ਜੋਤ ਪਾ ਕੇ ਕਰਤਾ ਉਹੀ ਅੰਦਰਲਾ ਆਪ ਅਲੰਗਾ ਬਾਹਰ ਬੈਠਾ ਅਲੱਗ ਬੈਠਾ ਉਹੀ ਕਰਤਾ ਹੈ ਉਹਦੇ ਥਰੂ ਹੀ ਕਰਾ ਰਿਹਾ ਪਰਮੇਸ਼ਰ ਕਰਾ ਪਰਮੇਸ਼ਰ ਰਿਹਾ ਨਾ ਕਰਨਾ ਤੇ ਖਸਮਾ ਤੋਂ ਉਹੀ ਬੋਲ ਰਿਹਾ ਅੰਦਰਲਾ ਉਹਦੇ ਉਹ ਆਪ ਉਹਦੀ ਉਹ ਨੱਥ ਹੈ ਗਰਮ ਦੇ ਹੱਥ ਹੁਕਮ ਦੇ ਵਿੱਚ ਉਹੀ ਹੁਕਮ ਦਾ ਬੰਦਾ ਹੈ ਹੁਕਮ ਹੀ ਬੰਦਾ ਉਹ ਅੰਦਰ ਲਈਆ ਬਾਹਰਲਾ ਨਹੀਂ ਉਹ ਹੀ ਬੰਦਾ ਬਾਹਰਲਾ ਤਾਂ ਬਾਗੀ ਹੈ ਬਾਹਰਲਾ ਮਨ ਮਾਵਾਸੀ ਰਹਿ ਜਾਏ ਅੰਦਰਲਾ ਹੁਕਮ ਹੀ ਬੰਦਾ ਹੈ ਉਹਨੂੰ ਜਦ ਤਾਂ ਵੀ ਸਾਰਾ ਬੰਦ ਦੇ ਜਦੇ ਬੰਦ ਕਰ ਸਰੀਰ ਦਾ ਜੀਵਨ ਉਹ ਹੈ ਜਗ ਦਾ ਜੀਵਨ ਉਹ ਹੈ ਇਹ ਨਹੀਂ ਹੈ ਇਹਦਾ ਤਾਂ ਦੁਬਾਰੇ ਨਹੀਂ ਹੈ ਮੇਰੇ ਦੁਬਾਰਾ ਤਾਂ ਇਹਦਾ ਜੀਏ ਨਹੀਂ ਕਰਦਾ ਸਰੀਰ ਛੱਡਣ ਨੂੰ ਉਹ ਇੱਕ ਵੀ ਫਾਲਤੂ ਸਾਹ ਨਹੀਂ ਲੈਂਦਾ ਜਦ ਕਿਹਾ ਹੁਕਮ ਹੋਇਆ ਜਦ ਹੀ ਬੰਦ ਹੁਕਮ ਹੀ ਬੰਦ ਕਰਤਾ ਉਹੀ ਹੈ ਅਲੱਗ ਅਪਾਰ ਅਲੱਗ ਬੈਠਾ ਹੈ ਵਾਇਆ ਤੋਂ ਬੈਠਾ ਹੈ ਅੱਤਾ ਮਾਇਆ ਦੇ ਵਿੱਚ ਹੈ ਤਾਂ ਮਾਇਆ ਤੋਂ ਹੈ ਅਲੱਗ ਅਪਾਰ ਇਸੇ ਕਰਕੇ ਗਿਆ ਨਾ ਬਰਮ ਕਹਤੇ ਬਰਮੇ ਘਾਟ ਘੜੀਏ ਉਹ ਬਰਮ ਦਲਾ ਉਹਦਾ ਹੀ ਰੂਪ ਹੈ ਬਾਲਾ ਬਾਲਾ ਦਾ ਰੂਪ ਹੈ ਉਸੇ ਦੇ ਹੁਕਮ ਨਾਲ ਇਹ ਰਚਿਆ ਵਿੱਚ ਪਰ ਰਚਾਉਣ ਵਾਲਾ ਹੈ ਰਚਣ ਵਾਲਾ ਉਹ ਬੋਲਦਾ ਨਹੀਂ ਪਰ ਆਪ ਉਹ ਹੁਕਮ ਸਪਲਾਈ ਕਰਦਾ ਨਾਮ ਸਪਲਾਈ ਕਰਦਾ ਉਹ ਨਾਮ ਨਹੀਂ ਉਹਦਾ ਹੈ ਨਾਮ ਗਰਗਾ ਹੀ ਹੈ ਸਪਲਾਈ ਉਹ ਕਰਦਾ ਉਹਦੇ ਥਰੂ ਇਹ ਨਾਮ ਮਿਲਦਾ ਉਹਦੇ ਥਰੂ ਸੰਪਰਕ ਸੱਚ ਦਾ ਉਹਦੇ ਥਰੂ ਸੰਪਰਕ ਹੈ ਉਹਦੇ ਤੇ ਵਿਸ਼ਵਾਸ ਹੈ ਸ੍ਰਿਸ਼ਟੇ ਭਿਓ ਨਾ ਜਾਣੇ ਕੋਏ ਸ੍ਰਿਸ਼ਟਾ ਕਰੇ ਸੁਨੇ ਚ ਹੋਏ ਸ੍ਰਿਸ਼ਟਾ ਕੌਣ ਸ੍ਰਿਸ਼ਟੇ ਭਿਓ ਨਾ ਜਾਣੇ ਸ੍ਰਿਸ਼ਟਾ ਕੌਣ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਹੁਕਮ ਸ੍ਰਿਸ਼ਟਾ ਉਹਦਾ ਭੇਦ ਕੋਈ ਨਹੀਂ ਜਾਣਦਾ ਸ੍ਰਿਸ਼ਟੀ ਦਾ ਭੇਦ ਕੋਈ ਨਹੀਂ ਜਾਣਦਾ ਸ੍ਰਿਸ਼ਟਾ ਕੌਣ ਹੈ ਹੁਕਮ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਦਾ ਨਾਮ ਸ੍ਰਿਸ਼ਟ ਹੈ ਸ੍ਰਿਸ਼ਟਾ ਪਿਓ ਨੇ ਜਾਣਦਾ ਕੋਈ ਹੁਕਮ ਦਾ ਭੇਦ ਕੋਈ ਨਹੀਂ ਜਾਣਦਾ ਸ੍ਰਿਸ਼ਟਾ ਕਰੇ ਸੁਨੇ ਚੋ ਹੋਏ ਜੋ ਹੁਕਮ ਕਰਦਾ ਹੈ ਹੁਕਮ ਕਰਦਾ ਹੈ ਹਾਕਮ ਕਰਦਾ ਉਹ ਨਾ ਹੋਵੇ ਹੋ ਨਹੀਂ ਸਕਦਾ ਡੈਫੀਨਿਟ ਹੋ ਉਹ ਕੋਈ ਹੋਣਾ ਵਿੱਚੋਂ ਉਹੀ ਹੋਣਾ ਬਿਲਕੁਲ ਜੋ ਨੇ ਕਰ ਲੈ ਜੋ ਨੇ ਸੋਚਣਾ ਹੋ ਜਾਣਾ ਜਦੇ ਹੀ ਜੋ ਕਰਦਾ ਹੁੰਦਾ ਹੀ ਹੁੰਦਾ ਹੈ ਨਹੀਂ ਰੁਕ ਸਕਦਾ ਕੋਈ ਰੋਕਣ ਵਾਲੀ ਸ਼ਕਤੀ ਨਹੀਂ ਉਹਨੂੰ ਸੰਪੈ ਕੋ ਈਸ਼ਰ ਤੇ ਹੈ ਸੰਪੈ ਪੂਰਵ ਲਿਖੇਗੀ ਪਾਈ ਹੈ ਸੰਸਾਰ ਵਿੱਚ ਸੰਪਤੀ ਵਾਸਤੇ ਲੋਕ ਸ਼ਿਵ ਜੀ ਦੀ ਆਰਾਧਨਾ ਕਰਦੇ ਨੇ ਸੰਪੈ ਕੋ ਈਸ਼ਰ ਤੇ ਹੈ ਸ਼ਿਵ ਜੀ ਈਸ਼ਰ ਸ਼ਿਵ ਜੀ ਨੂੰ ਬੋਲਦੇ ਨੇ ਵੀ ਇਹ ਸੰਪਤੀ ਦਿੰਦਾ ਧਨ ਸੰਪਤੀ ਇਹਦੇ ਕੋਲ ਬਾਲਕ ਹੈ ਰਾਜਾ ਤਾਂ ਉਹੀ ਦਿੰਦਾ ਨਾ ਹੱਥ ਨਾਲੇ ਰਾਜਾ ਤਾਂ ਸੰਪਤੀ ਦੇ ਉਹੀ ਬੈਠਾ ਨਾ ਮਾਲਕ ਰਾਜੇ ਨੂੰ ਧਿਆਉਣ ਦੀ ਲੋੜ ਨਹੀਂ ਹੁੰਦੀ ਰਾਜੇ ਦੀ ਖਿਦਮਤ ਕਰਨ ਦੀ ਲੋੜ ਹੁੰਦੀ ਧਿਆਨ ਦੇ ਨਾਲ ਜੋਗੀ ਦੇ ਰਿਹਾ ਉਹ ਸ਼ਕਤੀਆਂ ਨੇ ਸ਼ਿਵਜੀ ਕੋ ਸ਼ਕਤੀਆਂ ਨੇ ਪ੍ਰੈਕਟੀਕਲੀ ਪੈਸਾ ਕੋਈ ਨਹੀਂ ਹੋਣਾ ਲੋਕਾਂ ਦੀ ਇਹ ਮੰਨਣਾ ਵੀ ਸ਼ਿਵਜੀ ਨੂੰ ਧਿਆਈਏ ਜੇ ਸੰਪਤੀ ਤਾਂ ਦੌਲਤ ਇਹਦੇ ਕੰਟਰੋਲ 'ਚ ਹੈ ਪਰਮੇਸ਼ਰ ਦੇ ਕੰਟਰੋਲ 'ਚ ਹੈ ਰਾਜੇ ਦੇ ਕੰਟਰੋਲ 'ਚ ਨਹੀਂ ਹੈ ਇਹ ਬਣ ਸਕਦੀ ਹੈ ਰਾਜੇ ਨੂੰ ਵੀ ਸ਼ਿਵਜੀ ਤੋਂ ਮਿਲੀ ਹੋਈ ਸ਼ਿਵ ਤੋਂ ਹੀ ਮਿਲੀ ਹੋਈ ਇਹ ਸ਼ਿਵਜੀ ਦੇ ਭਗਤਾਂ ਦੀ ਮਿਲਣਾ ਰਾਜੇ ਦੇ ਭਗਤ ਨਹੀਂ ਬੋਲਦੇ ਰਾਜੇ ਦੇ ਭਗਤੇ ਮੰਦਰ ਸ਼ਿਵ ਜੀ ਆਪੇ ਮਲੰਗਾ ਤੁਹਾਨੂੰ ਕੀ ਦੇ ਦੂ ਜਿਹੜਾ ਆਪੇ ਜੀ ਦੇ ਕੋਲ ਕੁਝ ਆਪੇ ਲੈ ਲਵੇ ਲੋਕਾਂ ਨੇ ਕਿਉਂ ਘਰ ਰੋਟੀਆਂ ਖਾਂਦਾ ਫਿਰਦਾ ਉਹ ਇਹ ਕਹਿੰਦੇ ਨੇ ਇਸ ਕਰਕੇ ਸ਼ਿਵ ਪ੍ਰਾਣ ਔਰ ਵਿਸ਼ਨੂੰ ਪ੍ਰਾਣ ਆਪਸ ਵਿੱਚ ਇਹਨਾਂ ਦੇ ਭੇਦ ਨੇ ਵਿਸ਼ਨੂੰ ਦੇ ਭਗਤ ਸ਼ਿਵ ਜੀ ਨੂੰ ਚੰਗਾ ਨਹੀਂ ਸਮਝਦੇ ਸ਼ਿਵ ਦੇ ਭਗਤ ਵਿਸ਼ਨੂੰ ਨੂੰ ਚੰਗਾ ਨਹੀਂ ਸਮਝਦੇ ਵੀ ਇਹ ਤਾਂ ਲੁਟੇਰਾ ਲੋਕਾਂ ਦੇ ਜ਼ਬਰਦਸਤੀ ਪੈਸੇ ਵਸੂਲ ਕਰਦਾ ਦੂਏ ਮੁਲਕਾਂ ਦੇ ਚੜ ਕੇ ਚਲੇ ਜਾਂਦਾ ਰਾਜਾ ਨੂੰ ਜਿੱਤ ਲੈਂਦਾ ਫੌਜਾਂ ਨੂੰ ਮਾਰ ਦਿੰਦਾ ਤੁਹਾਨੂੰ ਦਾ ਖੋ ਲੈਂਦਾ ਉਹਦੀ ਸੰਪਤੀ ਦਾ ਕਬਜ਼ਾ ਕਰ ਲੈਂਦਾ ਇਹਦਾ ਲੁਟੇਰਾ ਉਹ ਉਹ ਕਹਿੰਦੇ ਤਾਂ ਵੇਲੜਾ ਡੱਕਾ ਤੋੜਦਾ ਉਹ ਉਹਦੀਆਂ ਉਹ ਕਲੋਦ ਨੇ ਉਹਦੇ ਆਪਣੇ ਦੋ ਆਦਮੀ ਨੇ ਨਾ ਦੇਦਾਰੀ ਨੇ ਦੋਈ ਪਰ ਲੋਕ ਇੱਥੇ ਈਸ਼ਰ ਦੀ ਗੱਲ ਕੀਤੀ ਸਰ ਨੂੰ ਤੇ ਆਉਂਦੇ ਸਰ ਆਦਮੀ ਨੂੰ ਕਹਿੰਦੇ ਨੇ ਈਸ਼ਵਰ ਜਿਹੜਾ ਲਫ਼ਜ਼ ਹੈ ਸਿਰਫ ਆਦਮੀ ਵਾਸਤੇ ਆਇਆ ਹੋਇਆ ਹੈ ਈਸ਼ਵਰ ਈਸ਼ਵਰ ਲਫ਼ਜ਼ ਕਿਤੇ ਨਹੀਂ ਆਇਆ ਗੁਰਬਾਣੀ 'ਚ ਈਸ਼ਰ ਆਇਆ ਹੋਇਆ ਈਸ਼ਵਰ ਪਰਮੇਸ਼ਰ ਵਾਸਤੇ ਲਫ਼ਜ਼ ਵਰਤ ਲਿਆ ਇਹੀ ਗਲਤੀ ਕੀਤੀ ਸੀ ਆਦਮੀ ਨੂੰ ਪਰਮੇਸ਼ਰ ਬਣਾਇਆ ਹੈ ਸਾਡੇ ਈਸ਼ਰ ਦੀ ਜਗ੍ਹਾ ਪਰਮੇਸ਼ਰ ਆਇਆ ਹੈ ਲਫ਼ਜ਼ ਪਰਮ ਈਸ਼ਵਰ ਜਿਹੜੇ ਸਾਰੇ ਈਸ਼ਵਰ ਨੇ ਨਾ ਜਿੱਦੇ ਸੱਚਖੰਡ ਵਿੱਚ ਸਾਰੇ ਈਸ਼ਵਰ ਉਹ ਸੁਪਰਚਿਆ ਦਾ ਨਾਮ ਪਰਮੇਸ਼ਵਰ ਹੈ ਸਮੁੱਚਿਆਂ ਦੀ ਰਹਿ ਨੂੰ ਜਿਵੇਂ ਇੱਕ ਸਿਪਾਹੀ ਹੁੰਦਾ ਕਲੈਕਟਿਵ ਸਾਰੇ ਸਿਪਾਹੀਆਂ ਦਾ ਅਰਥ ਦੋ ਹੈ ਫੌਜ ਇਸ ਤਰ੍ਹਾਂ ਦੀ ਫੌਜ ਦਾ ਲੋ ਇਸ ਤਰ੍ਹਾਂ ਦੇ ਸਮੂਹ ਦਾ ਲੋ ਪਰਮੇਸ਼ਵਰ ਜਿਵੇਂ ਇੱਕ ਹੁੰਦੀ ਹੈ ਬੂੰਦ ਇੱਕ ਹੈ ਸਮੁੰਦਰ ਦਾ ਬੂੰਦ ਇੱਕ ਹੈ ਤੇ ਬੂੰਦਾਂ ਦੇ ਸਮੂਹ ਦਾ ਲੋ ਸਾਰੀਆਂ ਬੂੰਦਾਂ ਜਿੱਥੇ ਇਕੱਠੀਆਂ ਉਹਦਾ ਲੋ ਹੈ ਸਮੁੰਦਰ ਪਰਮੇਸ਼ਵਰ ਸਮੁੰਦਰ ਰੂਪ ਹੈ ਈਸ਼ਰ ਬੂੰਦ ਰੂਪ ਹੈ ਬਸ ਸਾਗਰ ਵਿੱਚ ਬੂੰਦ ਬੂੰਦ ਵਿੱਚ ਸਾਗਰ ਇਹ ਤਾਂ ਇਹੀ ਗੱਲ ਕਹੀ ਹੋਈ ਈਸ਼ਰ ਲਫ਼ਜ਼ ਆਦਮੀ ਵਾਸਤੇ ਆਇਆ ਇੱਥੇ ਭਲੇਖਾ ਪਿਆ ਹੈ ਇਹ ਭਲੇਖਾ ਗੁਰਬਾਣੀ ਨੇ ਕੱਢਿਆ ਈਸ਼ਵਰ ਆਦਮੀ ਵਾਸਤੇ ਲਫ਼ਜ਼ ਆਇਆ ਹੈ ਜਿਹੜੇ ਕਹਿੰਦੇ ਨੇ ਈਸ਼ਵਰ ਅੱਲਾ ਤੇਰੇ ਨਾਮ ਇਹ ਗਲਤ ਹੈ ਕੱਚੀ ਬਾਣੀ ਉਹਦਾ ਨਾਮ ਈਸ਼ਵਰ ਅੱਲਾ ਕਿੱਥੇ ਅੱਲਾ ਵਾਲੇ ਤਾਂ ਕੁਝ ਹੋਰ ਬੰਦੇ ਨੇ ਅੱਲਾ ਵਾਲਿਆਂ ਨੇ ਤਾਂ ਫੋਟੋ ਬਣਾਈ ਦੀ ਆਦਮੀ ਨੂੰ ਬੰਦੇ ਨਹੀਂ ਅੱਲਾ ਵਾਲੇ ਨਹੀਂ ਬੰਦੇ ਅੱਲਾ ਨੂੰ ਤਾਂ ਕਬੀਰ ਕਹਿੰਦਾ ਅੱਲਾ ਲਹੂ ਤੂੰ ਕਿਆ ਕਹੂੰ ਜੇ ਮੈਂ ਅੱਲਾ ਨੂੰ ਦੇਗਾ ਤਾਂ ਕਹੂੰ ਕੀ ਕਹੂੰ ਤਾਂ ਕੋ ਉਪਕਾਰ ਕੋਈ ਉਪਕਾਰ ਹੈ ਕਹੂੰਗਾ ਉਹ ਅੱਲਾ ਹੁਕਮ ਨੂੰ ਕਹਿ ਰਿਹਾ ਪਰਮੇਸ਼ਰ ਨੂੰ ਕਹਿ ਰਿਹਾ ਕਬੀਰ ਕਿਵੇਂ ਪਤਾ ਲੱਗੂ ਲੋਕ ਕਹਿ ਰਿਹਾ ਅਵਲ ਅੱਲੋ ਨੂਰ ਉਪਾਇਆ ਜਿਹਨੇ ਨੂਰ ਪੈਦਾ ਕੀਤਾ ਹੁਕਮ ਨੇ ਕੀਤਾ ਇਹਦਾ ਮਤਲਬ ਅੱਲੋ ਲਫ਼ਜ਼ ਵਰਤਿਆ ਪਰਮੇਸ਼ਰ ਵਾਸਤੇ ਮੁਸਲਮਾਨਾਂ ਨੇ ਇਸ ਕਰਕੇ ਮੁਸਲਮਾਨ ਨੂੰ ਕਾਲੋ ਬਣੇ ਹਿੰਦੂ ਨੂੰ ਨਾ ਬਣਿਆ ਹੋਇਆ ਕੋਈ ਗਰਾਊਂਡ ਹੈ ਬਾਣੀ ਦੇ ਵਿੱਚ ਬੰਨਣ ਦੀ ਉਹਦੇ ਬਿਲਕੁਲ ਹੀ ਆਦਮੀ ਨੂੰ ਉਹਨਾਂ ਨੇ ਬਣਾਤਾ ਪਰਮੇਸ਼ਰ ਪਰਮੇਸ਼ਰ ਦਾ ਛੱਡੇ ਦਿੱਤਾ ਖੜਾ ਹੀ ਛੱਡਤਾ ਵੀ ਇਹ ਨਹੀਂ ਲੱਭਣਾ ਆਪਾਂ ਨੂੰ ਆਦਮੀ ਲੱਭ ਲੋ ਕੋਈ ਜੱਗਾ ਜੀ ਉਹਨਾਂ ਨੇ ਖੋਜ ਬੰਦ ਕਰਤੀ ਆਦਮੀ ਲੱਭ ਲਿਆ ਇੱਕ ਚੰਗਾ ਜਿਹੜਾ ਆਪ ਨੂੰ ਚੰਗਾ ਲੱਗਦਾ ਸੀ ਉਹਨੂੰ ਕਹਤਾ ਵੀ ਇਹੀ ਹੈ ਬਈ ਜੋ ਕੁਛ ਹੈ ਛੱਡੋ ਪਰੇ ਪਰਮੇਸ਼ਰ ਦਾ ਪਰ ਕੀ ਲੈਣ ਸਾਰੇ ਰਿਸ਼ੇ ਉਹਦੇ ਨਾਲ ਇਕੱਠਾ ਹੋ ਕੇ ਰਾਮਚੰਦ ਨੂੰ ਕਹਤਾ ਵੀ ਚਲੋ ਜੀ ਇਸ ਨੂੰ ਮੰਨ ਲਓ ਰੱਬ ਉਹਦਾ ਹੀ ਰੂਪ ਹੈ ਇਹਦੇ ਧਾਰ ਕੇ ਆਇਆ ਨਾਲੇ ਕਹਿੰਦੇ ਨੇ ਉਹਦੇ ਧਾਰਦਾ ਨਹੀਂ ਨਾਲੇ ਦੇ ਧਾਰ ਕੇ ਆਇਆ ਅਸਲ 'ਚ ਹਾਰ ਬਣ ਗਏ ਜਲਪਿਆ ਦੀ ਹਾਰ ਬਣ ਗਏ ਹਾਰੀ ਹੋਈਆਂ ਮੱਤਾਂ ਨੇ ਹੋਏ ਹੈ ਜਾਂ ਬਿਲਿਆ ਨਹੀਂ ਕੁਝ ਹਾਰ ਬਣ ਗਏ ਇਹਦੇ ਨਾਲ ਵਾਹਾਂ ਇਸਲਾਮ ਮਤ ਲੱਭਿਆ ਉਹਨਾਂ ਨੂੰ ਲੱਭਿਆ ਉਹਨਾਂ ਨੂੰ ਉਹ ਵੀ ਖੜ ਗਏ ਉੱਥੇ ਹਾਰ ਉਹਨਾਂ ਨੂੰ ਵੀ ਬੋਲੀ ਇਸ ਕਰਕੇ ਕੁਰਾਨ ਦਾ ਵਿਸ਼ਾ ਇਹ ਨਹੀਂ ਬਣਾਇਆ ਕਿ ਇੱਕ ਕੀ ਹੈ ਇੱਕ ਕੀ ਹੈ ਕੁਰਾਨ ਦਾ ਵਿਸ਼ਾ ਨਹੀਂ ਬਣਾਇਆ ਇਹ ਜ਼ਰੂਰ ਕਿਹਾ ਵਿਸ਼ਾ ਕੀ ਬਣਾਇਆ ਕਿ ਜੋ ਤੁਹਾਨੂੰ ਕਿਹਾ ਕਿਤਾਬ ਭੇਜੀ ਹੈ ਤੁਹਾਨੂੰ ਜਿਵੇਂ ਆਪਣੇ ਗੁਰਬਾਣੀ ਹੈ ਅੱਲਾ ਨੇ ਤੁਸੀਂ ਉਹ ਗੱਲਾਂ ਮੰਨਦੇ ਨਹੀਂ ਇਸ ਕਰਕੇ ਤੁਹਾਨੂੰ ਦੁੱਖ ਮਿਲਦੇ ਆ ਡਰ ਉਹਨਾਂ ਨੇ ਰੱਖੇ ਜੇ ਜੀਵਨ ਗੁਰਬਾਣੀ ਅਨੁਸਾਰ ਬਤੀਤ ਕਰੋਗੇ ਉਹਨਾਂ ਦੀਆਂ ਕਲਾਮਾਂ ਨੇ ਉਹਦੇ ਅਨੁਸਾਰ ਬਤੀਤ ਕਰੋਗੇ ਕੁਰਾਨ ਹੱਕ ਹਲਾਲ ਤਰ੍ਹਾਂ ਬਾਣੀ ਵੀ ਬੰਦੀ ਹੈ ਹੱਕ ਹਲਾਲ ਦੀ ਗੱਲ ਕੁਰਾਨ ਕਰਦੀ ਹੈ ਜੋ ਕੁਰਾਨ ਅਨੁਸਾਰ ਜੀਵਨ ਬਤੀਤ ਕਰੋਗੇ ਸੁਖ ਚ ਰਹੋਗੇ ਲੜਾਈ ਝਗੜੇ ਤੁਹਾਡੇ ਨਹੀਂ ਹੋਣੇ ਮੁੱਕ ਜਾਣਗੇ ਸਾਰੀ ਦੁਨੀਆ ਸੁਖੀ ਬਸ ਸਕਦੀ ਹੈ ਪਰ ਕੁਰਾਨ ਦੇ ਨਾਂ ਤੇ ਕੁਰਾਨ ਦਾ ਗਿਆਨ ਅਧੂਰਾ ਹੈ ਅਧੂਰੇ ਗਿਆਨ ਦੇ ਨਾਂ ਤੇ ਜ਼ਬਰਦਸਤੀ ਮੁਸਲਮਾਨ ਬਣਾਉਣਾ ਬੇਵਕੂਫੀ ਹੈ ਪੂਰਾ ਵੀ ਗਿਆਨ ਹੋਵੇ ਪਰਮੇਸ਼ਰ ਕੋ ਪੂਰਾ ਗਿਆਨ ਜ਼ਬਰਦਸਤੀ ਦਾ ਉਹ ਵੀ ਨਹੀਂ ਕਰ ਰਿਹਾ ਸਮਝਣਾ ਕਿਉਂ ਜ਼ਬਰਦਸਤੀ ਨਹੀਂ ਬਣਾ ਸਕਦਾ ਸਾਰਿਆਂ ਨੂੰ ਮੁਸਲਮਾਨ ਜਿਵੇਂ ਬਣਾਉਣਾ ਹੋਵੇ ਕਿਉਂ ਜ਼ਬਰਦਸਤੀ ਆਪਣਾ ਨਹੀਂ ਬਣਾ ਸਕਦਾ ਹੁਕਮ ਸਾਰਿਆਂ ਨੂੰ ਜ਼ਬਰਦਸਤੀ ਕਰਦਾ ਨਹੀਂ ਉਹ ਧਰਮ ਦੇ ਵਿੱਚ ਜ਼ਬਰਦਸਤੀ ਕਰਨੀ ਜ਼ੁਲਮ ਧਰਮ ਦੇ ਵਿੱਚ ਜ਼ੋਰ ਅਜਮਾਈ ਜ਼ੁਲਮ ਹੈ ਪ੍ਰੈਸ ਕਰਨਾ ਕਿਸੇ ਨੂੰ ਜ਼ੁਲਮ ਹੈ ਉਪਦੇਸ਼ ਕਰਨਾ ਸੀ ਜ਼ੁਲਮ ਪ੍ਰੈਸ ਕਰਨਾ ਜ਼ੁਲਮ ਜ਼ੋਰ ਕੀਏ ਸੋ ਜ਼ੁਲਮ ਕੁਰਾਨ ਵੀ ਬੰਦੀ ਹੈ ਜਦ ਕੁਰਾਨ ਬੰਦੀ ਹੈ ਜ਼ੋਰ ਕੀਏ ਸੋ ਜ਼ੁਲਮ ਹੈ ਫਿਰ ਉਹ ਕਹਦੇ ਕਹਿੰਦੇ ਅਸੀਂ ਸਾਰਿਆਂ ਨੂੰ ਬੰਦੂਕ ਦੇ ਜ਼ੋਰ ਨਾਲ ਮੁਸਲਮਾਨ ਬਣਾ ਦਾਂਗੇ ਇਸਲਾਮ ਤੋਂ ਖਿਲਾਫ ਨੇ ਲੋਕੋ ਇਸ ਕਰਕੇ ਇਸਲਾਮ ਨੂੰ ਜਾਣਨ ਵਾਲੇ ਜਿਹੜੇ ਇਸਲਾਮਿਕ ਧਰਮ ਨੂੰ ਬੋਲਣ ਵਾਲੇ ਲੋਕ ਨੇ ਉਹਨਾਂ ਨੇ ਸਾਰਿਆਂ ਨੇ ਕਹਿਤਾ ਇਹ ਅਤਵਾਦੀ ਸਾਰੇ ਗੈਰ ਇਸਲਾਮਿਕ ਨੇ ਇਸਲਾਮ ਨੇ ਨਾ ਦੂਰ ਦਾ ਵੀ ਵਾਸਤਾ ਨਹੀਂ ਇਵੇਂ ਸਾਡੇ ਸਿੱਖ ਤੇ ਬੰਦੂਕ ਦੇ ਜ਼ੋਰ ਨਾਲ ਸਿੱਖ ਬਣਾ ਲਾਂਗੇ ਕਿੱਥੇ ਲਗੇ ਪਰਮੇਸ਼ਰ ਬਣਾ ਦੂ ਤੁਹਾਡੇ ਕੋ ਬੰਦੂਕ ਤਕੜੀ ਤੁਸੀਂ ਬੰਦੂਕ ਦੇ ਜ਼ੋਰ ਨਾਲ ਸੂਟ ਚੜਨਾ ਬੰਦ ਕਰ ਦੋ ਦੋ ਦਿਨ ਫਿਰ ਅਸੀਂ ਮੰਨ ਲਾਂਗੇ ਤੁਸੀਂ ਸਿੱਖ ਬਣਾ ਦੋਗੇ ਸਾਰਿਆਂ ਨੂੰ ਇੱਕ ਦਿਨ ਸੂਰਜ ਨੂੰ ਡਰਾ ਕੇ ਪਿੱਛੇ ਮੋੜ ਦੋ ਗੱਜ ਚੜ ਨਹੀਂ ਦਿੰਦੇ ਅਸੀਂ ਇਹ ਹਵਾ ਦਾ ਰੁਖ ਮੋੜ ਦੋ ਪਿਆਰ ਆਪ ਨੂੰ ਡਰਾ ਕੇ ਵੀ ਭਾਲ ਕੁਝ ਉਹਨੂੰ ਡਰਾ ਕੇ ਕਰੋ ਜਿਹਦਾ ਹੁਕਮ ਚੱਲਦਾ ਹੈ ਫਿਰ ਪਬਲਿਕ ਨੂੰ ਡਰਾਓਗੇ ਪਬਲਿਕ ਚੱਲਦੀ ਹੈ ਉਹਦੇ ਹੁਕਮ ਦੇ ਵਿੱਚ ਉਹਦੇ ਹੁਕਮ 'ਤੇ ਚੱਲੂਗੀ ਕਿਸੇ ਦੀ ਹਸਤੀ ਨਹੀਂ ਜੋ ਪਬਲਿਕ ਨੂੰ ਡਰਾ ਕੇ ਕਿਸੇ ਪਾਸੇ ਦੂਏ ਮੋੜ ਦੇ ਕੌਣ ਮੋੜ ਦੂਗਾ ਜਿਹੜਾ ਸੋਚਦਾ ਬਦਮਾਗ ਹੈ ਉਹ ਉਹਦੀ ਖੋਪੜੀ ਸੜ ਚੁੱਕੀ ਗਲ ਚੁੱਕੀ ਉਹਦੀ ਮੌਤ ਹੋਣੀ ਨਿਸ਼ਚਿਤ ਹੈ ਕਾਰ ਨਾਲ ਉਹਨੂੰ ਕੁਝ ਨਹੀਂ ਪਤਾ ਕੀ ਹੈ ਇਹ ਤਾਂ ਉਹਦੀ ਖੇਡ ਹੈ ਉਹਦਾ ਭਾਣਾ ਜਿਵੇਂ ਵਰਤਦਾ ਜੇ ਗਲਤ ਵੀ ਕਹੇ ਇੱਥੇ ਪਰੰਪਰਾਵਾਂ ਚੱਲਦੀਆਂ ਨੇ ਫਿਰ ਵੀ ਉਹਦੇ ਬਾਣੇ ਜੇ ਚੱਲਦੀਆਂ ਨੇ ਸਾਰਾ ਕੁਝ ਖਾਂਦੇ ਆ ਸੀ ਕਦੇ ਖੱਟਾ ਖਾਂਦੇ ਆ ਕਦੇ ਮਿੱਠਾ ਖਾਂਦੇ ਆ ਕਦੇ ਨਮਕੀਨ ਖਾਂਦੇ ਆ ਲੋੜ ਹੈ ਸੰਸਾਰ ਹੈ ਸੰਸਾਰ ਨੂੰ ਗਿਆਨ ਦੇਣ ਵਾਸਤੇ ਕਦੇ ਕਦੇ ਅਗਿਆਨਤਾ ਦੇ ਰੋਜ਼ ਐਕਸੀਡੈਂਟ ਵੀ ਹੁੰਦੇ ਨੇ ਸੱਟਾਂ ਲੱਗਦੀਆਂ ਕਿਉਂ ਲੱਗਦੀਆਂ ਉਹ ਚ ਗਿਆਨ ਮਿਲਦਾ ਬੱਚੇ ਨੇ ਸਾਈਕਲ ਲੈ ਕੇ ਦਿੰਦੇ ਆ ਚੀਜ਼ਾਂ ਨੇ ਖਡਾਉਣੇ ਲੈ ਕੇ ਦਿੰਦੇ ਸੱਟਾਂ ਲੈਂਦੇ ਉਹ ਜੋ ਗਿਆਨ ਮਿਲਦਾ ਸੱਟ ਚੋਂ ਵੀ ਬਿਜਲੀ ਹੈ ਇਹਨਾਂ ਨੂੰ ਕਿੰਨੇ ਨੁਕਸਾਨ ਹੁੰਦੇ ਨੇ ਬੰਦੇ ਮਰ ਜਾਂਦੇ ਨੇ ਉਹ ਜੋ ਵੀ ਗਿਆਨ ਮਿਲਦਾ ਭਾਈ ਐ ਨਾ ਕਰੋ ਐ ਕਰੋ ਐ ਵਰਤੋ ਹਰ ਚੀਜ਼ ਚੋਂ ਗਿਆਨ ਮਿਲਦਾ ਆਪੇ ਛੱਡ ਦਿੰਦੇ ਨੇ ਲੋਕ ਉੱਠੇ ਰਾਹ ਪੈ ਕੇ ਆਪੇ ਛੱਡ ਦਿੰਦੇ ਨੇ ਜੋ ਜੋ ਰਿਜ਼ਲਟ ਲੈਂਦੇ ਨੇ ਪੁੱਠੇ ਆਪੇ ਹਟ ਜਾਂਦੇ ਨੇ ਨਵੇਂ ਕੰਮ ਸ਼ੁਰੂ ਕਰ ਲੈਂਦੇ ਨੇ ਅਗਲ ਥੋੜੀ ਹੈ ਨਾ ਨਵੇਂ ਰਾਹ ਕੱਢ ਲੈਂਦੇ ਨੇ ਕੁਝ ਆਦਮੀ ਸਿਆਣੇ ਬਣ ਕੇ ਵਿਦਵਾਨ ਪ੍ਰਚਾਰ ਦਿੰਦੇ ਨੇ ਲੋਕ ਉਹਨਾਂ ਦੀ ਬਗਰ ਲੱਗ ਜਾਂਦੇ ਨੇ ਜਦ ਦੇਖਦੇ ਨੇ ਨੁਕਸਾਨ ਵਿਛੜ ਜਾਂਦੇ ਇਸ ਤਰੀਕੇ ਨਾਲ ਵੀ ਗਿਆਨ ਦੁਨੀਆ ਹੌਲੀ ਹੌਲੀ ਹੌਲੀ ਹੌਲੀ ਉੱਤੇ ਨੂੰ ਜਾ ਰਿਹਾ ਗਿਆ ਗਿਆਨ ਦੇ ਤਰੀਕੇ ਇਹ ਨੇ ਹੋਰ ਕੀ ਹੈ ਸੰਪੇ ਕੋ ਈਸ਼ਰ ਤੇ ਆਈ ਹੈ ਸੰਪੇ ਪੂਰਬ ਲਿਖੇ ਕੀ ਪਾਈ ਹੈ ਇੱਕ ਪਾਸੇ ਦਾ ਕਹਿੰਦਾ ਇੱਕ ਪਾਸੇ ਦਾ ਤੁਸੀਂ ਈਸ਼ਰ ਹਿੰਦੂ ਦੇ ਨਾਲ ਸਾਰੇ ਜਿਹਨਾਂ ਨੂੰ ਗੱਲ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਉਹ ਹਿੰਦੂ ਨੇ ਉਸ ਵੇਲੇ ਇਹਨਾਂ ਦੇ ਆਪਣੇ ਹੀ ਨੇ ਜਿਹੜੇ ਖਾਨਦਾਨ ਪੈਦਾ ਹੋਏ ਨੇ ਉਹੀ ਬੰਦੇ ਨੇ ਆਪਣੇ ਬਜ਼ੁਰਗ ਨੇ ਪੂਰਬ ਜਿਹੜੇ ਕਹਿੰਦੇ ਨਾਲੇ ਦਾ ਸ਼ਿਵ ਜੀ ਨੂੰ ਤੇ ਹੋਣੇ ਤੁਸੀਂ ਕੋਈ ਨਾਲੇ ਮੰਨਦੇ ਹੋ ਪੂਰਬ ਲਿਖੇ ਨਾ ਪਾਈਏ ਪਰਮੇਸ਼ਰ ਦੇ ਹੁਕਮ ਨਾਲ ਮਿਲਦਾ ਸਭ ਕੁਝ ਫਿਰ ਇਹਨੂੰ ਬਦਲਦੇ ਹੋ ਉਹੀ ਗੱਲ ਅੱਜ ਸਾਡੇ ਤੇ ਲਾਗੂ ਹੈ ਜੇ ਪਰਮੇਸ਼ਰ ਦੇ ਹੁਕਮ ਨਾਲ ਮਿਲਦਾ ਵੇ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਿਉਂ ਕਰਦੇ ਹੋ ਕਿਉਂ ਕਰਦੇ ਹੋ ਨਾ ਜੇ ਉਹ ਹੋਰ ਕੁਝ ਕਰ ਦਿੰਦੇ ਅਸੀਂ ਉਦੋਂ ਕੁਝ ਦੁਆ ਕਰਨ ਲੱਗੇ ਕੰਮ ਹੋਈ ਹੈ ਫਰਕ ਕੋਈ ਨਹੀਂ ਪਿਆ ਉਹ ਕਹਿੰਦੇ ਤੇ ਉਹਨਾਂ ਨੇ ਮੂਰਤੀ ਪੂਜੀ ਸੀ ਅਸੀਂ ਗ੍ਰੰਥ ਸਾਹਿਬ ਪੂਜਣ ਲੱਗੇ ਬਸ ਗਲਤ ਮੂਰਤੀ ਪੂਜਾ ਹੀ ਹੈ ਉਹ ਕਹਿੰਦੇ ਨੇ ਫਿਰ ਬੋਲਿਆ ਸਭ ਕੁਝ ਜਾਣਦਾ ਕਿਸ ਆਗੇ ਕੀ ਚਾਹ ਅਰਦਾਸ ਜੋ ਬਿਨਾ ਬੋਲੇ ਦੇ ਸਭ ਕੁਝ ਜਾਣਦਾ ਅਰਦਾਸ ਕਿਤੇ ਅੱਗੇ ਕਰਨੀ ਹੈ ਪਰ ਕਿਉਂ ਸਾਰਾ ਦਿਨ ਅਰਦਾਸਾਂ ਕਰੀ ਜਾਂਦੇ ਹੋ ਗੁਰਬਾਣੀ ਕੀ ਕਹਿੰਦੀ ਹੈ ਤੁਸੀਂ ਕੀ ਕਰਦੇ ਹੋ ਭਰੋਸਾ ਨਹੀਂ ਹੈ ਬਾਣੀ ਤੇ ਬਿਲਕੁਲ ਵੀ ਜਿਹੜੇ ਆਗੂ ਨੇ ਉਹਨਾਂ ਨੂੰ ਭਰੋਸਾ ਨਹੀਂ ਤੁਹਾਨੂੰ ਕਿਵੇਂ ਹੋ ਜੂ ਪਬਲਿਕ ਨੂੰ ਕਿਵੇਂ ਹੋਵੇ ਸਿਰਫ ਆਗੂਆਂ ਨੇ ਬੇੜਾ ਕਰ ਕੀਤਾ ਹੋਇਆ ਹੈ ਅਰਦਾਸ ਕਰਦੀ ਹੈ ਉਹਨੇ ਇੱਕ ਨਵਾਂ ਸਿਸਟਮ ਕਰਤਾ ਗ੍ਰੰਥੀ ਦੇ ਅਰਦਾਸ ਕਰਾਉਣੇ ਉਹਦੀ ਮੁੱਠੀ 'ਚ ਪੈਸੇ ਫੜਾਓ ਉਹ ਤਾਂ ਬੋਝ ਬਣ ਗਈ 100 ਵਾਰ ਜਿੰਨੀ ਅਰਦਾਸ ਹੋਣੀ ਵੈਸੇ ਬਣ ਕੇ ਇਹ ਨਵਾਂ ਸਿਸਟਮ ਇੱਕ ਕਰਪਸ਼ਨ ਹੈ ਇਹ ਤਾਂ ਕਰਪਸ਼ਨ ਹੈ ਜਿਹੜੀ ਕਰਪਸ਼ਨ ਹੋਰ ਕੀ ਹੁੰਦੀ ਹੈ ਦਸਮ ਪਾਸ਼ਾ ਨੇ ਲਿਖਿਆ ਉਹ ਕਿਸੇ ਦੀ ਸਿਫਾਰਿਸ਼ ਨਹੀਂ ਬੰਦਾ ਤੇ ਜੇ ਸਿਫਾਰਿਸ਼ ਨਹੀਂ ਬੰਦਾ ਤਾਂ ਫਿਰ ਤੁਸੀਂ ਅਰਦਾਸ ਕਦ ਕਰਦੇ ਉਹਨੂੰ ਕਦ ਜਵਾਬ ਕਰ ਲੈ ਅਰਦਾਸ ਕਹਿੰਦਾ ਵੀ ਮੈਨੂੰ ਚਾਹੀਦੀ ਹੈ ਗੱਡੀ ਮੈਂ ਤਾਂ ਉਹਦੇ ਬੁੱਕਣ ਜਾਣਾ ਨਹੀਂ ਤੂੰ ਮੈਨੂੰ ਬੁੱਕ ਕੇ ਲਿਆ ਦੇ ਮੈਂ ਤਾਂ ਅਰਦਾਸ ਕਰਨ ਚੀਜ਼ ਮੈਨੂੰ ਚਾਹੀਦੀ ਹੈ ਅਰਦਾਸ ਕਰਨ ਦੀ ਕਰੇ ਉਹ ਕਾਹ ਦਊ ਤੁਹਾਨੂੰ ਕਿਉਂ ਨਾ ਵੇ ਹੋ ਤੁਹਾਨੂੰ ਉਹਨੂੰ ਨਹੀਂ ਪਤਾ ਵੀ ਚਾਹੀਦੀ ਤੇ ਤੂੰ ਆਪ ਕਾ ਨਹੀਂ ਕਰਦਾ ਆਪ ਤੂੰ ਕਿਉਂ ਮਿਲੇ ਤੂੰ ਤਾਂ ਹੰਕਾਰੀ ਹੋ ਆਪ ਗਣਾ ਨਹੀਂ ਜਾਂਦਾ ਇਹ ਫਿਰ ਤੁਸੀਂ ਅਧਿਕਾਰੀ ਦੀ ਵੀ ਮੇਰੇ ਕਹੇ ਤੇ ਦੇਣਾ ਨਹੀਂ ਜਾਂ ਤੁਹਾਨੂੰ ਇਹ ਵੀ ਮੇਰੇ ਕਹੇ ਤੇ ਦੇਣੀ ਨਹੀਂ ਮੈਨੂੰ ਕਿਉਂ ਨਹੀਂ ਦੇਣੀ ਕੋਈ ਤੈਨੂੰ ਕਿਉਂ ਨਹੀਂ ਦੇਣੀ ਇਹ ਤੁਹਾਨੂੰ ਆਪਣੀ ਅਰਦਾਸ ਤੇ ਵਿਸ਼ਵਾਸ ਨਹੀਂ ਫਿਰ ਤੁਸੀਂ ਸਿੱਖੇ ਨਹੀਂ ਜੇ ਤੁਹਾਨੂੰ ਆਪਣੀ ਅਰਦਾਸ ਤੇ ਵਿਸ਼ਵਾਸ ਨਹੀਂ ਫਿਰ ਤੁਸੀਂ ਕੌਣ ਕਹਿੰਦਾ ਤੁਸੀਂ ਸਿੱਖੋ ਤੇ ਜੇ ਉਹਦਾ ਸਿੱਖੇ ਨਹੀਂ ਫਿਰ ਕਿਉਂ ਉਹਨੂੰ ਕਿਉਂ ਦਵੇ ਇਹ ਸਭ ਕਰਪਸ਼ਨ ਚੱਲਦੀ ਹੈ ਧਰਮ ਦੇ ਨਾਲ ਕਰਪਟ ਹੱਦ ਤੋਂ ਜ਼ਿਆਦਾ ਕਰਪਟ ਕਰਤਾ ਧਰਮ ਸਰ ਇਹਨਾਂ ਦਾ ਹਿੰਦੂਆਂ ਦੇ ਵੇਲੇ ਨਹੀਂ ਸੀ ਕਰਪਟ ਜਿੰਨਾ ਹੁਣ ਸੰਪੈ ਪੂਰਬ ਲਿਖੇ ਕੀ ਭਾਈਆ ਸੰਪਤੀ ਦਾ ਪੂਰਬ ਲਿਖੇ ਦੀ ਭਾਈ ਨਹੀਂ ਪੂਰਬ ਕੀ ਹੈ ਲਿਖਿਆ ਕੀ ਹੁੰਦਾ ਪਹਿਲਾ ਦਰਗਾਹ ਜੋ ਫਰਮਾਨ ਹੁੰਦਾ ਬਾਅਦ ਚ ਮਿਲਦੀ ਹੈ ਪਹਿਲਾ ਚੱਕ ਉੱਥੋਂ ਮਨਜ਼ੂਰੀ ਹੁੰਦੀ ਹੈ ਕਿਨੂੰ ਕਿਤੇ ਜਾਂਦਾ ਦਿਆ ਆਈ ਮੈਂ ਬਗਤਾ ਉਹਦੇ ਨੂੰ ਦੇ ਦੀ ਉਹ ਦੂਰੋਂ ਸੁਣਿਆ ਕਹਿੰਦਾ ਮੈਨੂੰ ਇਹਨੂੰ ਦਈਏ ਪੂਰਬ ਲਿਖਿਆ ਗਿਆ ਉਹ ਜਦੋਂ ਘਰ ਪਿਆ ਉਹ ਪਹਿਲਾਂ ਤਿਆਰ ਹੋ ਗਿਆ ਤਿੰਨ ਪਹਿਲਾਂ ਪੂਰਵ ਪਹਿਲਾਂ ਦਰਗਾਹ ਜੋ ਮਨਜ਼ੂਰੀ ਮਿਲਦੀ ਹੈ ਤਾਂ ਸਭ ਕੁਝ ਮਿਲਦੀ ਹੈ ਮਿਲਦੀ ਬਾਅਦ ਚ ਮਨਜ਼ੂਰੀ ਪਹਿਲਾਂ ਹੁੰਦੀ ਤੇ ਜਿਹਨੇ ਪੈਦਾ ਕੀਤਾ ਉਹਨੂੰ ਚਿੰਤਾ ਕੋਈ ਨਹੀਂ ਹੈ ਕੋਈ ਇੱਕ ਗੱਲ ਦਾ ਤਾਂ ਭਰੋਸਾ ਦੱਸੋ ਕਿਹੜੀ ਦਾ ਤੁਹਾਨੂੰ ਸਿੱਖਾਂ ਨੂੰ ਕਿਹੜੀ ਗੱਲ ਕਿਹੜੀ ਪੰਕਤੀ ਦੇ ਭਰੋਸਾ ਸਿੱਖਾਂ ਨੂੰ ਇੱਕ ਪੰਕਤੀ ਦੱਸਣ ਇੱਕ ਪੰਕਤੀ ਦੇ ਭਰੋਸਾ ਕਰਨ ਸਿੱਖ ਬਣ ਜਾਂਦੇ ਸਾਰੇ ਕੋਈ ਆਦਮੀ ਇੱਕ ਆਦਮੀ ਇੱਕ ਪੰਕਤੀ ਦੇ ਭਰੋਸਾ ਕਰੇ ਸਿੱਖ ਸਾਰੀ ਸਿੱਖੀ ਆ ਜੂ ਦੇ ਅੰਦਰ ਇੱਕ ਪੰਕਤੀ ਦੇ ਸਿਰ ਭਰੋਸਾ ਕਰੇ ਤੇ ਪੂਰੀ ਦੀ ਪੂਰੀ ਸਿੱਖੀ ਆ ਕੋਈ ਇੱਕ ਪੰਕਤੀ ਨਾਲ ਸਾਰੀ ਸਿੱਖੀ ਰਿਲੇਟਡ ਹੈ ਇੱਕ ਮਲਕਾ ਫੜ ਲਓ ਕਿਤੋਂ ਫੜ ਲਓ ਬਾਲਾ ਉਹਦੇ ਨਾਲੇ ਆਉ ਸਾਰੀ ਉਹ ਇਹ ਬਾਲਾ ਹੈ ਕਿਤੋਂ ਮੰਨ ਲਓ ਇੱਕ ਮਲਕਾ ਬਾਲਾ ਚਾਹੇ 1000 ਕਿਲੋਮੀਟਰ ਲੰਬੀ ਹੈ ਸਾਰੀ ਬਾਲਾ ਨਾਲੇ ਆਉਂਦੀ ਕਹਿੰਦੇ ਤਾਂ ਬਾਲਾ ਬਰੋਈ ਪਈ ਹੈ ਤੁਸੀਂ ਇੱਕ ਭਗਤੀ ਮੰਨ ਕੇ ਦਿਖਾਓ ਕਿਹੜੀ ਬੁੱਧੀ ਸਾਰੀ ਸਿੱਖੋ ਉਹਦੇ ਨਾਲ ਰਿਲੇਟਡ ਦੂਈ ਗੱਲ ਦੂਈ ਨਾਲ ਤੀ ਗੱਲ ਤੀਨ ਸਾਰੀਆਂ ਗੱਲਾਂ ਇੱਕ ਦੂਜੇ ਵਿੱਚ ਇਸ ਤਰੀਕੇ ਨਾਲ ਰਿਲੇਟਡ ਨੇ ਜਿਵੇਂ ਇੱਕ ਮਕਾਨ ਬਣਿਆ ਹੋਇਆ ਬਹੁਤ ਬੜਾ ਕਿਲਾ ਬਣਿਆ ਇੱਕ ਇੱਟ ਫੜ ਲਓ ਸਾਰਾ ਮਕਾਨ ਨਾਲੇ ਸਾਰਾ ਨਾਲ ਹੀ ਜੁੜਿਆ ਹੋਇਆ ਸਾਰਾ ਕੁਝ ਸੰਪੈ ਕਾਰਨ ਚਾਕਰ ਚੋਰ ਸੰਪਤੀ ਕਾਤਰ ਕੀ ਕਰਦੇ ਨੇ ਚਾਕਰੀ ਕਰਦੇ ਨੇ ਨੌਕਰੀ ਚੋਰੀ ਕਰਦੇ ਨੇ ਕਰਦੇ ਨੇ ਉਹ ਵੀ ਪੂਰਬ ਲਿਖਦੇ ਮਿਲਦਾ ਦਿਹਾੜੀਆ ਦਿਹਾੜੀ ਕਰ ਜਾਂਦਾ ਵਿਚਾਰ ਖਾਲੀ ਆ ਜਾਂਦਾ ਪਤਾ ਸੀਗਾ ਮਿਲੂ ਕਿ ਨਹੀਂ ਮਿਲੂ ਕਈ ਵਾਰ ਘਰ ਆ ਜਾਂਦਾ ਅਗਲਾ ਨਾ ਯਾਰ ਵੇਲਾ ਕਹਿੰਦਾ ਹਾਂ ਵੇਲਾ ਹੀ ਚੱਲ ਯਾਰ ਸਾਡਾ ਤਾਂ ਤੂੰ ਖੜਾ ਉਹਨੂੰ ਪਤਾ ਵੀ ਨਹੀਂ ਹੈ ਕਹਿੰਦਾ ਨਹੀਂ ਮੇਰੀ ਤਾਂ ਤਬੀਅਤ ਠੀਕ ਨਹੀਂ ਨਹੀਂ ਨਹੀਂ ਯਾਰ ਕੋਈ ਨਹੀਂ ਤਬੀਅਤ ਠੀਕ ਨਹੀਂ ਇੱਕ ਵਾਰ ਜਾ ਹੋਰ ਪਲਾ ਲਾਂਗੇ ਤੈਨੂੰ ਦੇਖੋ ਧੱਕੇ ਨਾਲ ਜੋ ਨਾ ਦੇਣਾ ਤੁਹਾਨੂੰ ਧੱਕੇ ਨਾਲ ਦੇ ਦੇਣਾ ਨਹੀਂ ਦੇਣਾ ਤਾਂ ਤੁਸੀਂ ਕੋਸ਼ਿਸ਼ ਕਰੇ ਤੇ ਕੀ ਮਿਲਣਾ ਕੁਝ ਨਹੀਂ ਮਿਲਣਾ ਚਾਕਰ ਚੋਰ ਚੋਰ ਚੋਰੀ ਕਰਨ ਜਾਂਦਾ ਉੱਥੇ ਮਾਰਿਆ ਜਾਂਦਾ ਫੜਿਆ ਜਾਂਦਾ ਚੋਰ ਚੋਰੀ ਕਰਨ ਦੀ ਨੀਅਤ ਨਾਲ ਨਹੀਂ ਜਾਂਦਾ ਦੇਖਦਾ ਘਰ ਖੁੱਲਾ ਅੰਦਰ ਵੜਦਾ ਜਦ ਇਹਨੂੰ ਕੁਝ ਮਿਲ ਜਾਂਦਾ ਚੁੱਪ ਕਰਕੇ ਲੈ ਕੇ ਕੁੜਤਾ ਲਾ ਕੇ ਤੁਰ ਪੈਂਦਾ ਦੇਖਿਆ ਉਹ ਤਾਂ 10000 ਰੁਪਇਆ ਸੀ ਸਲਾਹ ਨਹੀਂ ਸੀ ਚੋਰੀ ਕਰਨ ਦੀ ਪਤਾ ਹੀ ਨਹੀਂ ਸੀ ਉਹ ਹੀ ਵੜ ਗਿਆ ਭੁਗਤਾ ਬਣ ਕੇ ਦੇਖਿਆ ਵੀ ਘਰ ਕੋਈ ਹੈ ਨਹੀਂ ਕਬੀਰ ਲਾਇਆ ਸੀ ਉਹੀ ਚੱਕ ਲਿਆ ਕਿਸੇ ਨੇ ਦੇਖਿਆ ਨਹੀਂ ਦੇਖਿਆ ਤਾਂ ਉਹਦੇ ਬਡੂਆ ਸੀ ਕੁਦਰਤ ਚੱਕਰ ਔਰ ਚੋਰ ਸੰਪਤੀ ਵਾਸਤੇ ਬਣਦੇ ਨੇ ਪਰ ਹੈ ਕਿ ਸੰਪੇ ਸਾਥ ਸੰਪੇ ਸਾਥ ਤੇ ਚੱਲੇ ਹੋਰ ਨਾ ਚੱਲੇ ਹੋਰ ਨਾ ਸੰਪਤੀ ਨਾਲ ਜਾਣੀ ਹੈ ਨਾ ਹੋਰ ਕੁਝ ਨਾਲ ਜਾਣਾ ਕੁਝ ਵੀ ਨਹੀਂ ਨਾਲ ਸੰਪਤੀ ਵੀ ਇੱਥੇ ਰਹਿ ਜਾਣੀ ਹੈ ਤੇ ਹੋਰ ਸਾਰਾ ਸਮਾਨ ਵੀ ਇੱਥੇ ਰਹਿ ਜਾਣਾ ਪੈਸਾ ਵੀ ਇੱਥੇ ਰਹਿ ਜਾਣਾ ਬਾਕੀ ਹੋਰ ਵੀ ਕੁਝ ਨਹੀਂ ਜਾਣਾ ਸਰੀਰ ਜਿਹਦੇ ਖਾਤਰ ਕਰਦਾ ਹੈ ਭਰੀ ਜਾਣਾ ਰੱਬ ਸਭ ਕੁਝ ਜੋ ਹੋਰ ਹੈ ਉਹ ਵੀ ਨਹੀਂ ਜਾਣਾ ਪੈਸਾ ਤੇ ਜਾਣ ਰਹੀ ਜਿਹਦੇ ਖਾਤਰ ਤੂੰ ਚੱਕਰ ਔਰ ਚੋਰ ਬਣਿਆ ਹੋਇਆ ਇਹ ਤਾਂ ਇਹ ਜਿਹੜਾ ਚੱਕਰੀ ਔਰ ਚੋਰੀ ਕਰਕੇ ਬਣਾ ਲਿਆ ਸੌਦਾ ਉਹ ਨਹੀਂ ਜਾਣਦਾ <coughs> ਬਿਨ ਸਾਚੇ ਨਹੀਂ ਦਰਗਹਿ ਮਾਨ ਹਰ ਰਸ ਪੀਵੇਂ ਛੁਟੇ ਨਿਦਾਨ ਸਾਚੇ ਤੇ ਬਿਨ ਸਾਚਾ ਕੌਣ ਉਹਨੇ ਤੇ ਸਾਚਾ ਲਫ਼ਜ਼ ਵਰਤੇ ਸੱਚ ਨਹੀਂ ਵਰਤਿਆ ਸਾਚਾ ਵਰਤੇ ਸਾਚਾ ਕੌਣ ਸਾਚਾ ਕਿਹਦੇ ਵਾਸਤੇ ਵਰਤੇ ਜੇ ਮਨ ਸਾਚਾ ਨਹੀਂ ਹੈ ਜੇ ਤੇਰਾ ਮਨ ਨਹੀਂ ਸਾਚਾ ਦਰਗਾਹ ਤੇਰਾ ਮਨ ਨਹੀਂ ਜੇ ਮਨ ਝੂਠਾ ਹੈ ਤੇਰਾ ਤੇਰਾ ਫਿਰ ਮਨ ਕਹਿੰਦਾ ਯਾਰ ਇਹਨੇ ਮਨ ਦੇ ਵਿਚਾਰ ਗੱਲਾਂ ਦਾ ਠੀਕ ਨੇ ਮਨ ਦੇ ਵਿੱਚ ਨਹੀਂ ਹੈ ਮਨ ਘਪਟਾ ਹੈ ਬਲਦੀ ਨਾ ਖੋਟ ਮਨ ਦੇ ਵਿੱਚ ਹੈ ਜਿੰਨਾ ਚਿਰ ਅੰਦਰ ਕੂੜ ਦੀ ਕੰਧ ਢਹਿ ਨਹੀਂ ਜਾਂਦੀ ਨਾ ਗੁਰਬਾਣੀ ਕੂੜ ਦੀ ਕੰਧ ਢਾ ਰਹੀ ਹੈ ਅੰਦਰੋਂ ਜਿਹੜੀ ਕੂੜ ਦੀ ਕੰਧ ਹੈ ਨਾ ਬਹੁਤ ਮਜ਼ਬੂਤ ਬਣੀ ਹੋਈ ਹੈ ਕੂੜ ਦੀ ਜੈਨੀਆਂ ਸੱਟਾ ਨਾ ਵੱਜਣ ਕੋੜ ਦੀ ਕਦਰ ਨਹੀਂ ਢੈਂਦੀ ਨਹੀਂ ਢੈਂਦੀ ਨਹੀਂ ਇਹ ਸੱਟਾਂ ਕੋੜ ਦੀ ਕਦਰ ਢਹੋਲ ਵਾਸਤੇ ਨੇ ਜੇ ਕਿਸੇ ਦੀ ਢਹਿ ਜਵੇ ਤਾਂ ਪਰ ਜਿਨ੍ਹਾਂ ਦੀ ਨਹੀਂ ਢੈਣੀ ਨਾ ਉਹਨਾਂ ਖਾਤਰ ਗੁਰਬਾਣੀ ਭਗਤ ਕਬੀਰ ਜੀ ਕੀ ਕਹਿੰਦੇ ਨੇ ਸਤਗੁਰ ਪੂਰਾ ਕਿਆ ਕਰੇ ਜੇ ਸਿੱਖਨ ਵਿੱਚ ਚੂਕ ਸਤਿਗੁਰ ਗੁਰਬਾਣੀ ਵੀ ਕੀ ਕਰ ਲੂਗੀ ਸਤਿਗੁਰ ਪੂਰਾ ਵੀ ਕੀ ਕਰ ਸਕਦਾ ਸੀ ਨਾਨਕ ਕੀ ਕਰ ਸਕਦਾ ਸੀ ਭਗਤ ਕਬੀਰ ਨੇ ਕੀ ਕਰ ਲਿਆ ਤੋਪ ਚਲਾ ਲਈ ਵੱਡ ਕੇ ਸਿੱਖ ਕੁਝ ਨਹੀਂ ਹੋ ਸਕਦਾ ਐਵੇਂ ਭਲੇਖਾ ਜੇ ਸਿੱਖਣ ਵਿੱਚ ਜੂਕ ਜਾਂ ਸਿੱਖੇ ਨਹੀਂ ਚਾਹੁੰਦੇ ਸੁਣਨ ਵਾਲਾ ਨਹੀਂ ਚਾਹੁੰਦਾ ਅੰਦੇ ਇੱਕ ਨਾ ਲੱਗੀ ਜੋ ਬਾਸ ਵਜਾਈ ਫੂਕ ਇਹ ਤਾਂ ਆਇਆ ਕੰਨੋਂ ਸੁਣਦੇ ਨੇ ਕੱਢ ਦਿੰਦੇ ਨੇ ਇਹ ਪ੍ਰਵਾਹ ਕਰਦੇ ਨੇ ਬਾਣੀ ਦੀ ਇਹ ਤਾਂ ਸਭ ਡਰਾਮੇਬਾਜ਼ੀ ਹੈ ਡਰਾਮੇਬਾਜ਼ੀ ਹੈ ਜਿਹਨੇ ਮੰਨਣੀ ਨੂੰ ਡਰਾਮੇ ਕਰਨ ਦੀ ਲੋੜ ਨਹੀਂ ਜਿਨ੍ਹਾਂ ਨੇ ਮੰਨੀ ਉਹਨਾਂ ਡਰਾਮੇਬਾਜ਼ੀ ਕੀਤੀ ਨਹੀਂ ਹੈ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਅਮਰਦਾਸ ਦਾ ਤਾਂ ਪਤਾ ਹੀ ਜ਼ਿਆਦਾ ਲੱਗਿਆ ਜਦੋਂ ਕਹਿੰਦੇ ਜੀ ਇਹਨੂੰ ਲਿਆਓ ਇਹਨਾਂ ਨੂੰ ਜ਼ਿੰਮੇਵਾਰੀ ਦਈਏ ਸਾਰੇ ਹੈਰਾਨ ਹੋ ਗਏ ਕਿੰਨੀ ਉਮਰ 72 ਸਾਲ ਦੀ ਉਮਰ ਹੋਵੇ 72 ਸਾਲ ਦਾ ਤਾਂ ਆਦਮੀ ਹੁੰਦਾ ਹੀ ਗੁਰਬਾਣੀ ਦਾ 17 ਨੇ ਮਾਤੀਨ ਕਹਿੰਦੀ ਹੈ ਕਿਸੇ ਨੂੰ ਪਤਾ ਨਹੀਂ ਹੈ ਅਵਸਥਾ ਕੀ ਹੈ ਪਤਾ ਕਿਹਨੂੰ ਪਤਾ ਤਾਂ ਬ੍ਰਹਮ ਗਿਆਨੀ ਕੀ ਗੱਲ ਬ੍ਰਹਮ ਗਿਆਨੀ ਜਾਣੇ ਹੋਰ ਕੌਣ ਜਾਣੇ ਤੀਆ ਕੌਣ ਜਾਣੇ ਕਰਤਾ ਕੀਮਤ ਕਰਤਾ ਜਾਣੇ ਆ ਤਾਂ ਪਰਮੇਸ਼ਰ ਜਾਣੇ ਇੱਕਾ ਜਾਣੇ ਗੁਰਸੂਰਾ ਆ ਗੁਰਸੂਰਾ ਜਾਣੇ ਇਹ ਤਾਂ ਅੰਗਦ ਜਾਣੇ ਗੁਰਸੂਰਾ ਇਹ ਪਰਮੇਸ਼ਰ ਜਾਣੇ ਉਹ ਦੋਏ ਜਾਣ ਹੋਰ ਕੌਣ ਜਾਣੇ ਕਾਰਤ ਤਾਂ ਕਰਤੇ ਨੇ ਘੜੀ ਹੈ ਨਾ ਕਾਰਤ ਤਾਂ ਪਰਮੇਸ਼ਰ ਨੇ ਘੜੀ ਹੈ ਉਹਦੀ ਪਰ ਜਾਣੇ ਕੌਣ ਪਤਾ ਕਿਹਨੂੰ ਹੈ ਪਤਾ ਗੁਰ ਸੂਰੇ ਨੂੰ ਹੈ ਇਹ ਪਰਮੇਸ਼ਰ ਨੂੰ ਹੈ ਹੋਰ ਕਿਸੇ ਨੂੰ ਪਤਾ ਹੀ ਨਹੀਂ ਅੰਗਦ ਦੇਵ ਨਾਲ ਵੀ ਇਹੀ ਗੱਲ ਹੋਈ ਇਹ ਨਾਨਕ ਨੂੰ ਪਤਾ ਇਹ ਪਰਮੇਸ਼ਰ ਨੂੰ ਪਤਾ ਕਿਸੇ ਨੂੰ ਪਤਾ ਹੀ ਨਹੀਂ ਲੋਕਾਂ ਦਾ ਆਸਤੀ ਵੀ ਸ੍ਰੀ ਚੰਦ ਵਰਗਾ ਕੋਈ ਹੈ ਹੀ ਨਹੀਂ ਸਾਰਾ ਦਿਨ ਸਮਾਧੀ ਅੱਠ ਅੱਠ ਪੈਰ ਹਿਲਦਾ ਹੀ ਨਹੀਂ ਵੀ ਇਸ ਰੂਪ ਰਹੀ ਮਿਲੂ ਪਤਾ ਤਾਂ ਜਾਂ ਲੱਗਿਆ ਜਦ ਹੋਰੇ ਕੁਝ ਹੋ ਗਿਆ ਇਹ ਕੀ ਹੋ ਗਿਆ ਇੱਥੇ ਤੱਕ ਕਹਿਣਾ ਪਿਆ ਮੇਰਾ ਸਿੱਖ ਨਹੀਂ ਜਿਹੜਾ ਅੰਗਦ ਗੁਰੂ ਨਹੀਂ ਬਣਦਾ ਆਗੂ ਨਹੀਂ ਬਣਦਾ ਵੇ ਤੋਂ ਬਾਅਦ ਜੋ ਅੰਗਦ ਕਹੂਗਾ ਉਹ ਗੱਲ ਠੀਕ ਹੈ ਜਿਹੜਾ ਇਹ ਨੂੰ ਮੰਨੂਗਾ ਉਹ ਮੇਰਾ ਸਿੱਖ ਹੈ ਬਾਕੀ ਮੇਰੇ ਨਾਲ ਕੋਈ ਕਨੈਕਸ਼ਨ ਨਹੀਂ ਇਹ ਕਹਿਣਾ ਪਿਆ ਇਹਦਾ ਮਤਲਬ ਬਹੁਤ ਹੀ ਤਕੜੀ ਲੋਕਾਂ ਦੀ ਜਿਹੜੀ ਜੁੜੀ ਹੋਈ ਸੀ ਨਾ ਸੰਸਾਰੀ ਲੋਕ ਹੁੰਦੇ ਨੇ ਔਲਾਦ ਦੇ ਨਾਲ ਜੁੜੀ ਹੋਈ ਸੀ ਇਹ ਸੋਚ ਕੇ ਸਿੱਧਾ ਉਹਦੇ ਤੇ ਰੰਗ ਜੜਿਆ ਸੀ ਆਪਣਾ ਜਟਾ ਰਖਾਈਆਂ ਸੀ ਵੀ ਇਹ ਨੂੰ ਗੱਦੀ ਵਿੜਜੂ ਹੀ ਕਰਦੀ ਗੱਲ ਹੈ ਚਲ ਇਧਰ ਨੂੰ ਗੰਗਾ ਲੈ ਬੜਾ ਇਹਨਾਂ ਨੂੰ ਗੰਗਾ ਡਬੋ ਕੇ ਮਾਰ ਦਾਂਗੇ ਸਿੱਖੀ ਨੂੰ ਗੰਗਾ ਹੀ ਡਬੋ ਦਾਂਗੇ ਹੁਣ ਪੜਦੇ ਹੁੰਦੇ ਨੇ ਉਹ ਯਾਰ ਅਸੀਂ ਪੜਦੇ ਆ ਨਾ ਫਿਰ ਘਰ ਬੈਸੋ ਹਰ ਜਨ ਪਿਆਰੇ ਇਹ ਕੋਈ ਸ਼ਬਦ ਪੜਦੇ ਹਾਂ ਜਾਂ ਸਤਨਾਮ ਬਾਗਰੂ ਕਰਦੇ ਆ ਲੰਗਰ ਜਾਂ ਛਕਦੇ ਉਹ ਪਤਾ ਕੀ ਪੜਦੇ ਨੇ ਜਾਂ ਲੰਗਰ ਵਰਤਦਾ ਕੀ ਪੜਦੇ ਨੇ ਸ੍ਰੀ ਚੰਦ ਕੇ ਹਰ ਹਰ ਮਹਾਦੇਵ ਗੰਗੇ ਕਾਸ਼ੀ ਵਿਸ਼ਵਨਾਥ ਗੰਗੇ ਇਹ ਪੜਦੇ ਨੇ ਜੇ ਲੰਗਰ ਵਰਤਦਾ ਨਾ ਮੈਨੇ ਆ ਪੜਦੇ ਹੁੰਦੇ ਨੇ ਉਹ ਮੈਂ ਕਿਹਾ ਤੁਸੀਂ ਤਾਂ ਗੰਗਾ ਚ ਬੋਲਣ ਚਾਹੁੰਦੇ ਹੋ ਸਿੱਖੀ ਮੈਨੂੰ ਕਹਿੰਦੇ ਤੂੰ ਵਿੱਚ ਬਹਿ ਜਾ ਗੁਰ ਪਹਿਲਾਂ ਆਪ ਮਹਿਨੇ ਨੇ ਉਹ ਪ੍ਰਸ਼ਾਦਾ ਸੰਤ ਛਕ ਕੇ ਤਾਂ ਦੂਜੀ ਸੰਗਤ ਨੂੰ ਛਕਾਉਂਦੇ ਨੇ ਮੈਨੂੰ ਕਹਿੰਦਾ ਵਿੱਚ ਬਹਿ ਜਾਓ ਖਿਚੜੀ ਵਾਲਾ ਮੈਂ ਤਾਂ ਨਹੀਂ ਬਹਿਣਾ ਤੁਹਾਡੇ ਚ ਕਿਉਂ ਮੈਂ ਸੰਗਤ ਤੇ ਕਿਵੇਂ ਗਿਆ ਮੈਂ ਸੰਗਤ 'ਚ ਬੈਠ ਕੇ ਛਕੋ ਮੈਂ ਸੰਗਤ ਤੋਂ ਅੱਡ ਹੋ ਜਾ ਮੈਂ ਪਾਗਲ ਹਾਂ ਤੁਹਾਡੇ ਵਰਗਾ ਤੂੰ ਤਾਂ ਪਾਗਲ ਹੋ ਤੂੰ ਤਾਂ ਖੋਟੇ ਸਿੱਕੇ ਹੋ ਸਾਗਰ ਗੁਰੂ ਕੀ ਤੁਸੀਂ ਸਾਧ ਮੈਂ ਸਿੱਖ ਸਾਧ ਨੂੰ ਛੱਡ ਕੇ ਸਾਧਾਂ 'ਚ ਬਹਿ ਜਾ ਪਾਗਲਾਂ 'ਚ ਤੁਸੀਂ ਚਿਲਬਰ ਪੀਣੇ ਵਾਲੇ ਮੈਂ ਕਹਦੇ ਬੈਠਾ ਲੱਟੇ 'ਚ ਪੈਣੀ ਮੈਨੂੰ ਜੋ ਲਾੜੇ ਨੂੰ ਮੈਨੂੰ ਸੰਗਤ ਸਾਰੇ ਨੂੰ ਬਿਠਾ ਲਓ ਵਿੱਚ ਵਿੱਚ ਬੈਠੋ ਤੁਸੀਂ ਫਿਰ ਬਹਿ ਜਾ ਉਹਦਾ ਤਾਂ ਉਹ ਕਹਿਣਾ ਨਹੀਂ ਸੀ ਮੋੜਦਾ ਫੱਪੜ ਦੇ ਨਾਲ ਖਿਚੜੀ ਵਾਲਾ ਕਹਿੰਦੇ ਸੀ ਬੜਾ ਕਰਾਵਾ ਸੀ ਉਹਦੇ ਨਾਲ ਉਹ ਫਿਰ ਮੇਰੇ ਜਨ ਨਿਗਾਹ ਰੱਖੀ ਮੇਰੇ ਮੇਰਾ ਕੜਾ ਨਹੀਂ ਬੰਦੇ ਨੇ ਬੰਦੇ ਨੇ ਮੇਰੀ ਹੱਦ ਕਰਤੀ ਤਾਂ ਹੀ ਫਿਰ ਗਾਹਾਂ ਪੰਗਾ ਪਿਆ ਸੀ ਜਦੋਂ ਮੈਂ ਕਿਹਾ ਵੀ ਵੱਢ ਕੇ ਤੇਰੇ ਦਸ ਕਿਥੇ ਤਲਵਾਰ ਕੱਢਦਾ ਫਿਰ ਉਹ ਚਾਰ ਵੀ ਦਿਵਾਲ ਹੋਈ ਸੀ ਉਹ ਬਿਨ ਸਾਚੇ ਨਹੀਂ ਦਰਗਾਹ ਮਾਨ ਬਿਨ ਸਾਚੇ ਨਹੀਂ ਦਰਗਾਹ ਮਾਨ ਜਿੰਨਾ ਚਿਰ ਮਨ ਸਾਚਾ ਨਹੀਂ ਹੋ ਜਾਂਦਾ ਮੁਖ ਸਾਚਾ ਨਹੀਂ ਹੁੰਦਾ ਮੁਖ ਚੋਂ ਸੱਚ ਨਹੀਂ ਨਿਕਲਦਾ ਮਨ ਸਾਚਾ ਮੁਖ ਸਾਚਾ ਸਾਚਾ ਸੋਏ ਮੁਖ ਦੇ ਵਿੱਚ ਸੱਚੇ ਦੀ ਸੋਭਾ ਨਿਕਲਦੀ ਹੈ ਅਵਰ ਨਾ ਪੇਖਾ ਇਸ ਸਬਨ ਕੋਏ ਸਾਰੇ ਜੇ ਕੋ ਦੀਦਾ ਹੋਰ ਕੋ ਦੀਦਾ ਹੀ ਨਹੀਂ ਨਾਨਕ ਇਹ ਲੱਛਣ ਪ੍ਰਭ ਗਿਆਨੀ ਫੇਰ ਪ੍ਰਭ ਗਿਆਨੀ ਹੈ ਫਿਰ ਉਹਦਾ ਜਿਹੜਾ ਅੰਦਰਲਾ ਬ੍ਰਹਮ ਹੈ ਜਿਹੜਾ ਅੰਦਰਲਾ ਬ੍ਰਹਮ ਹੈ ਉਹਨੂੰ ਉਹ ਗਿਆਨੀ ਹੈ ਪੂਰਾ ਗਿਆਨ ਹੈ ਉਹਨੂੰ ਉਹ ਦਰਗਾਹ ਦੇ ਨਾਲ ਪੂਰਾ ਸੰਪਰਕ ਹੈ ਉਹਦਾ ਫਿਰ ਫਿਰ ਉਹ ਜੋ ਮੰਗਦਾ ਆਪਣੇ ਠਾਕੁਰ ਤੇ ਉਹਨੂੰ ਉੱਥੋਂ ਹੀ ਸੋਈ ਦੇਵੇ ਅੰਦਰਲੇ ਬ੍ਰਹਮ ਨੂੰ ਦੇ ਰਿਹਾ ਬਾਹਰਲੇ ਮਨ ਨੂੰ ਕੋਈ ਨਹੀਂ ਕੋ ਦੇ ਰਿਹਾ ਇਹ ਗੁਰਬਾਣੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਕਿਆ ਮਨ ਮਰ ਜਾਂਦਾ ਉਹਦੇ ਬਾਹਰ ਮਿਲਦਾ ਸਭ ਕੁਝ ਬੰਦੇ ਤੇ ਜੋ ਨਹੀਂ ਮਿਲਦਾ ਹੈ ਮਨ ਤਾਂ ਪਦਾਰਥ ਮੰਗਦਾ ਮਾਇਆ ਦੇ ਮਾਇਆ ਦਾ ਨਹੀਂ ਕੁਝ ਬਣਦਾ ਮੰਗੇ ਠਾਕਰ ਆਪਣੇ ਤੇ ਨਾ ਮਾਇਆ ਦਾ ਮੰਗਦਾ ਹੁੰਦਾ ਇਹ ਤਾਂ ਜੋ ਜਾਣਕਾਰੀ ਮੰਗਦਾ ਕੋਈ ਸਵਾਲ ਕਹਿ ਜਾ ਵੀ ਲਿਆਵੇ ਉਹਦੀ ਜਾ ਭੁੱਖ ਮਟਾਉਣੀ ਹੈ ਧਰਮ ਦਾ ਕੋਈ ਵੀ ਸਵਾਲ ਕਿੰਨਾ ਹੀ ਉਲਝਿਆ ਹੋਇਆ ਹੋਵੇ ਉਹਦਾ ਜਵਾਬ ਉਗਣਾ ਪੈ ਜਾਂਦਾ ਉਹਨੂੰ ਵੀ ਇਹਨੂੰ ਮੈਂ ਕਿਵੇਂ ਤਸੱਲੀ ਕਰਾਵਾਂ ਉਹੀ ਜਵਾਬ ਨਾਮ ਦੇ ਢੋਲਦਾ ਸੀ ਉਹੀ ਜਵਾਬ ਨਾਮਦੇਵ ਨੂੰ ਨਹੀਂ ਸੀ ਆ ਰਿਹਾ ਕਿੰਨਾ ਕਹਿੰਦਾ ਸਾਤ ਕੜੀ ਆਠ ਕੜੀ ਜਾਂ ਬੀਤੀ ਅਜੂ ਨਾ ਆਇਓ ਤੇਰੇ ਭਵੜ ਧੜੀ ਉਹ ਕੀ ਨਹੀਂ ਆਇਆ ਉਹ ਜਵਾਬ ਨਹੀਂ ਆਇਆ ਉਹ ਫਰਮਾਨ ਨਹੀਂ ਆਇਆ ਦਰਗਾਹ ਦਾ ਵੀ ਐ ਰਾਹ ਪੈ ਕੇ ਨੂੰ ਚੁੱਪ ਕਰਾ ਰਾਜੇ ਨੂੰ ਰਾਜੇ ਦੀ ਤਸੱਲੀ ਐ ਕਰਵਾ ਉਹਨਾਂ ਨੂੰ ਨਾ ਆਵੇ ਮੈਂ ਤਸੱਲੀ ਇਹਦੀ ਕਰਵਾਵਾਂ ਕਿ ਮੈਂ ਰਾਜੇ ਦੀ ਕਰਨ ਜਿਹੜੇ ਗੋਬਿੰਦ ਆਇਆ ਫੇਰ ਗੜ ਚੜੇ ਗੋਬਿੰਦ ਆਇਆ ਫਿਰ ਉਹਦੇ ਗਿਆਨ ਦੇ ਉੱਤੇ ਹੀ ਉਹ ਆ ਗਿਆ ਜੋ ਇਹਦਾ ਗਿਆਨ ਸੀ ਅੜੀਕਦਾ ਸੀ ਮੈਨੂੰ ਦੱਸ ਉਹ ਗੋਬਿੰਦ ਆਇਆ ਫਰਮਾਨ ਆ ਗਿਆ ਵੀ ਆ ਇਹਨੂੰ ਕਹਿ ਐ ਸਮਝਾ ਬਸ ਫਿਰ ਉਹਨੇ ਸਮਝਾਤਾ ਫਿਰ ਗਾਇ ਦੇ ਅਰਥ ਲਈ ਗਏ ਨਹੀਂ ਰਹੀ ਫਿਰ ਉਹ ਗਾਇ ਦਾ ਅਰਥ ਬਦਲ ਗਿਆ ਗਾਇ ਅਰਥ ਫਿਰ ਅਕਲ ਆ ਗਿਆ ਗਾਇ ਅਰਥ ਮਤ ਆ ਗਿਆ ਫਿਰ ਤਾਂ ਹੀ ਕਹਿ ਰਹੇ ਨੇ ਉਸੇ ਸ਼ਬਦ ਦੇ ਵਿੱਚ ਬਖਸ਼ ਉਹ ਕੌਣ ਕਹਿ ਰਹੇ ਨੇ ਜਿਹੜੇ ਗਾਇ ਦੂਈ ਗਾਇ ਬੰਦੇ ਤੇ ਨਾ ਚਾਰ ਪੈਰਾਂ ਵਾਲੀ ਦੁੱਧ ਦੇਣ ਵਾਲੀ ਫਿਰ ਉਹ ਕਹਿੰਦੇ ਨੇ ਬਖਸ਼ੀ ਹਿੰਦੂ ਮੈਂ ਤੇਰੀ ਗਾਇ ਹੁਣ ਉਹ ਕਿਹੜੀ ਗਾਇ ਹੈ ਅੱਗੇ ਕਹਿੰਦੇ ਤੇ ਮੈਂ ਤੇਰੀ ਕਾਲੀ ਕਹੂੰਗਾ ਮੈਨੂੰ ਛੱਡ ਦੇ ਬਖੀ ਹਿੰਦੂ ਮੈਂ ਤੇਰੀ ਗਾਇ ਉਹ ਕਾਜੀ ਕਹਿ ਰਿਹਾ ਜਿਹੜਾ ਫਤਵਾ ਜਿਹੜਾ ਸਿਖਾ ਕੇ ਜਿਹਨੇ ਪਲਾਨ ਬਣਾਇਆ ਸੀ ਕਹਿੰਦਾ ਰਾਜਾ ਤਾਂ ਚਲਿਆ ਗਿਆ ਘਰ ਨੂੰ ਰਾਜਾ ਤਾਂ ਹੋ ਗਿਆ ਬਿਆਕੁਲ ਤੈਂ ਕੀ ਪੱਗਾ ਲੈ ਲਿਆ ਭਗਤ ਨਾਲ ਇਹਨਾਂ ਦੇ ਕਹਿਣੇ ਤੇ ਰਾਜੇ ਨੇ ਜਦ ਆਉਣਾ ਜੇ ਤਾਂ ਕੁਝ ਕਹਿਤਾ ਰਾਜਾ ਫਨਾ ਕਰ ਦੂਗਾ ਜੋ ਕਹੇਗਾ ਉਹੀ ਕਰੂਗਾ ਡਰ ਗਏ ਉਹ ਜੇ ਭਗਤ ਨੇ ਕੁਝ ਕਹਿਤਾ ਕਿ ਰਾਜੇ ਨੇ ਪੁੱਛ ਲਿਆ ਦੱਸ ਕੀ ਸਜ਼ਾ ਦਵੋ ਫਿਰ ਉਹ ਭਗਤ ਨੂੰ ਨਾਮਦੇਵ ਜੀ ਨੂੰ ਕਹਿੰਦੇ ਨੇ ਬਖਸ਼ੀ ਹਿੰਦੂ ਬਸ ਤੇਰੀ ਗੱਲ ਤੂੰ ਬਖਸ਼ ਲੈ ਹੁਣ ਮੈਨੂੰ ਰਾਜੇ ਨੇ ਨਹੀਂ ਬਖਸ਼ਣਾ ਰਾਜਾ ਤਾਂ ਬਖਸ਼ੂਗਾ ਜੇ ਤੂੰ ਬਖਸ਼ੇਗਾ ਰਾਜੇ ਨੇ ਕਰਨਾ ਇਨਸਾਫ ਤੇ ਤੋਂ ਕਰਨ ਪੁੱਛ ਕੇ ਦੱਸ ਤੂੰ ਕੀ ਚਾਹੁੰਦਾ ਇਹ ਜੋ ਚਾਹੁੰਦੇ ਸੀ ਦੱਸਤਾ ਇਹਨਾਂ ਨੇ ਉਹਦਾ ਤਾਂ ਕਲੈਰੀਫਿਕੇਸ਼ਨ ਕਰਤੀ ਵੀ ਇਹ ਝੂਠ ਬੋਲਦੇ ਨੇ ਮੇਰੇ ਤੇ ਤੋਂ ਉਤਰਾਉਂਦੇ ਨੇ ਮੈਂ ਕਦੇ ਨਹੀਂ ਕਿਹਾ ਕਿ ਹਲਾਲ ਕੀਤੀ ਹੋਈ ਗਾਂ ਜਿਉਂਦੀ ਹੋ ਜੂ ਮੈਂ ਕਦੇ ਨਹੀਂ ਕਿਹਾ ਮੇਰੇ ਕਰਾਮਾਤ ਹੈ ਕਰਾਮਾਤ ਹੁੰਦੀ ਨਹੀਂ ਮੈਂ ਤਾਂ ਜਿਹੜੀ ਬਤ ਮਾਰੀ ਜਾਂਦੀ ਉਹ ਜਿਉਂਦੀ ਕਰਨ ਦੀ ਗੱਲ ਕਰਦਾ ਮਤ ਗਾਇ ਹੁੰਦੀ ਹੈ ਉਹ ਕਹਿੰਦਾ ਇਹਦੀ ਤਾਂ ਮਤ ਮਾਰੀ ਹੋਈ ਹੈ ਮਤ ਮਾਰੀ ਹੁੰਦੀ ਹੈ ਜੁਦੀ ਵੀ ਹੋ ਜਾਂਦੀ ਹੈ ਰਾਮ ਰਮਤ ਮਤ ਪ੍ਰਗਟ ਆਈ ਉਹ ਪ੍ਰਗਟ ਆ ਜਾਂਦੀ ਹੈ ਮਤ ਪ੍ਰਗਟ ਹੋ ਜਾਂਦੀ ਹੈ ਜਾਗ ਪੈਂਦੀ ਹੈ ਉਪਜਿਆ ਸਹਿਜ ਗਿਆਨ ਮਤ ਜਾਗੀ ਇਹਨਾਂ ਗੱਲਾਂ ਦੀ ਵਿਆਖਿਆ ਕੀਤੀ ਹੋਈ ਆ ਉਹ ਭਗਤ ਕਬੀਰ ਵਾਲੀ ਭਗਤਾਂ ਦੀਆਂ ਗੱਲਾਂ ਦੀ ਵਿਆਖਿਆ ਕੀਤੀ ਆ ਗੁਰੂਆਂ ਦੇ ਬਾਅਦ ਦੇ ਵਿੱਚ ਜਨਮ ਜਨਮ ਕੀ ਸੋਈ ਜਾਗੀ ਗਿਆਨ ਮਤ ਜਾਗੀ ਜਨਮ ਜਨਮ ਕੀ ਸੋਈ ਜਾਗੀ ਇਹ ਮਤ ਜਾਗਦੀ ਹੈ ਸੁੱਤੀ ਪਈ ਹੈ ਸਿੱਖਾਂ ਨੇ ਮਤ ਸੁੱਤੀ ਪਈ ਹੈ ਹੋਰ ਦਾ ਹੋਰੇ ਕੁਝ ਕਰੀ ਕਰੀ ਜਾਂਦੇ ਨੇ ਕਿ ਜਗਾ ਰਹੇ ਹੋ ਮਤ ਜੇ ਜਾਗ ਜਵੇ ਜਾਗਣ ਵਾਲੇ ਨੂੰ ਅਲਟਪਲਟ ਵੀ ਕਰਨਾ ਪੈਂਦਾ ਜਾਗਣ ਵਾਲੇ ਦੇ ਕਈ ਵਾਰ ਸੱਟ ਚੋਟ ਵੀ ਮਾਰਨੀ ਪੈਂਦੀ ਹੈ ਜਾਗਣ ਵਾਲੇ ਦੇ ਨਾਲ ਕਈ ਕੁਝ ਕਰਨਾ ਪੈਂਦਾ ਸ਼ਕਤੀ ਵੀ ਵਰਤਣੀ ਪੈਂਦੀ ਹੈ ਉੱਚੀ ਵੀ ਬੋਲਣਾ ਪੈਂਦਾ ਕੈੜਾ ਵੀ ਬੋਲਣਾ ਪੈਂਦਾ ਜਗਾਉਣ ਵਾਸਤੇ ਪਹਿਲੀ ਵਾਰ ਤੋੜਨ ਵਾਸਤੇ ਵੀ ਸੱਟਾ ਮਾਰਦੀਆਂ ਪਈਆਂ ਜਿਹੜੀਆਂ ਛੜਦਾ ਨਹੀਂ ਹੈ ਝੂਠ ਨੂੰ ਬੰਨੀ ਬੈਠਾ ਨਵੀਂ ਘੜਨੀ ਹੈ ਪਹਿਲੀ ਤੋੜਨੀ ਹੈ ਜੋ ਨੇ ਕੂੜ ਦੀ ਕੰਧ ਐਵੇਂ ਟੁੱਟ ਜੂਗੀ ਅੰਦਰੋਂ ਕੂੜ ਦੀ ਕੰਧ ਕੂੜ ਦੀ ਕੰਧ ਬੜੀ ਮਜ਼ਬੂਤ ਬਣੀ ਹੋਈ ਹੈ ਬੜੀ ਔਖੀ ਟੁੱਟਦੀ ਹੈ ਬਾਣੀ ਦੇ ਬਾਣ ਮਾਰੇ ਹੋਏ ਨੇ ਗੁਰਬਾਣੀ ਇਹ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿੰਨਾ ਜਰ ਬਾਣ ਵੱਜਣਗੇ ਨਹੀਂ ਮਨ ਬੰਦਦਾ ਕਰਦਾ ਹੈ ਇਹ ਕੌੜੀਆਂ ਗੱਲਾਂ ਲੱਗਦੀਆਂ ਨੇ ਬਾਣ ਦੇ ਜੇ ਕੌੜੀਆਂ ਲੱਗ ਗਿਆ ਫਿਰ ਤਾਂ ਕਿਹਾ ਜਿਹਨੂੰ ਕੌੜਾ ਲੱਗ ਗਿਆ ਨਾ ਉਹ ਨਹੀਂ ਸਿੱਖ ਬਣਦਾ ਕਦੇ ਵੀ ਨਹੀਂ ਬਣੂਗਾ ਸਿੱਖ ਉਹ ਵਿਗੜ ਗਿਆ ਜਿਹੜਾ ਦੁੱਧ ਵਿਗੜ ਜਾਂਦਾ ਨਾ ਵਿਗੜ ਵੀ ਗਏ ਤੇ ਕੁਝ ਕੋ ਨਾਨਕ ਦੇ ਕਹੇ ਤੇ ਗੁਰ ਬਾਬੇ ਫਟਕੇ ਫਟਕੇ ਦੀ ਤਾਂ ਫਟਕਾਰਾਂ ਪਾਈਆਂ ਸੀ ਸੇ ਫਟੇ ਉਹ ਜਦੋਂ ਫਿੱਟ ਗਏ ਦੁੱਧ ਫਿੱਟ ਗਿਆ ਉਹ ਨਾ ਦਹੀਂ ਬਣਾਉਣ ਜੋਗਾ ਰਿਹਾ ਨਾ ਚਾਹ ਬਣਾਉਣ ਦੇ ਕਾਬਲ ਰਿਹਾ ਨਰੜ ਕੇ ਦੇ ਕਾਵਰਿਆ ਸਾਰਾ ਨਾਲੀ ਡੋਲਣ ਵਾਲਾ ਬਣ ਗਿਆ ਫਿੱਟ ਜਾਣਾ ਦੁੱਧ ਫਿੱਟ ਜਾਂਦਾ ਕੀ ਬਣਦਾ ਫਿਰ ਉਹਦਾ ਜ਼ਹਿਰ ਬਣ ਜਾਂਦੀ ਹੈ ਉਹਦਾ ਗੁੱਸਾ ਕਰਕੇ ਗੁੱਸਾ ਸਿੱਖ ਵਿਰੋਧੀ ਬਣ ਗਏ ਸਿੱਖੀ ਵਿਰੋਧੀ ਸੱਚ ਵਿਰੋਧੀ ਬਣ ਗਏ ਗੁਰ ਬਾਬੇ ਫਿਟਕੇ ਸੇ ਫਿੱਟੇ ਗੁਰ ਬਾਬੇ ਦਾ ਕੀ ਕਰ ਲਿਆ ਉਹਨਾਂ ਨੇ ਫਿਟਕੇ ਆਪਣੇ ਬਗਾੜਿਆ ਆਪਣਾ ਆਪੇ ਵਿਗਾੜਿਆ ਬਾਅਦ ਚ ਉਹਨਾਂ ਨੇ ਸੋਚਿਆ ਸਿੱਖਾਂ ਦੀ ਤਾਦਾਦ ਤਾਂ ਵਧੀ ਜਾਂਦੀ ਹੈ ਲੋਕ ਕਹਿੰਦੇ ਨੇ ਨੂੰ ਹੋਈ ਜਾਂਦੇ ਨੇ ਸਾਡੀ ਤਾਂ ਜ਼ਮੀਨ ਖਿਸਕੀ ਜਾਂਦੀ ਹੈ ਪੰਡਤ ਦੀ ਜ਼ਮੀਨ ਖਿਸਕਣ ਲੱਗੀ ਪੰਡਤ ਕੋ ਝੂਠ ਸੀ ਸੈਟੀਸਫਾਈ ਨਹੀਂ ਕਰਾ ਸਕਿਆ ਫਿਰ ਸੋਚਿਆ ਵੀ ਸੁਲਾ ਕਰੀਏ ਗੱਲ ਤਾਂ ਬੇਦੀਓ ਕਰ ਰਿਹਾ ਨਾ ਕਿਹੜਾ ਕੋਈ ਹੋਰ ਗੱਲ ਕਰ ਰਿਹਾ ਧਰਮ ਦੀਓ ਗੱਲ ਕਰ ਰਿਹਾ ਅਸੀਂ ਕਹਿ ਕੇ ਮੁੱਕਰ ਜਾਂਦੇ ਹਾਂ ਉਹ ਕਹਿੰਦਾ ਕਹੇ ਜੋ ਕਹਤਾ ਤੇ ਸਟੈਂਡ ਕਰੋ ਬਾਬੇ ਫਿੱਟੇ ਫਿੱਟਕੇ ਸੇ ਫਿੱਟੇ ਜੇ ਇਹਨਾਂ ਗੱਲਾਂ ਨੂੰ ਸੁਣ ਕੇ ਜਿਹੜੇ ਫਿੱਟ ਜਾਣਗੇ ਨਾ ਉਹਨਾਂ ਦਾ ਕੱਖ ਵੀ ਨਹੀਂ ਬਣੂ ਅੱਗੇ ਵੀ ਨਹੀਂ ਬਣਦਾ ਪੱਕ ਓਏ ਦੇਖਣਾ ਆਪਣੇ ਅੰਦਰ ਝਾਕ ਕੇ ਵੀ ਇਹ ਗੱਲ ਸੱਚ ਹੈ ਸਾਡੇ ਤੇ ਲਾਗੂ ਹੁੰਦੀ ਹੈ ਜੇ ਹੁੰਦੀ ਹੈ ਤਾਂ ਅਸੀਂ ਸਿੱਖ ਹਾਂ ਕਿਵੇਂ ਗੁਰੰਗਤ ਕੀਤੇ ਕੂੜਿਆਰੇ ਕੂੜਿਆਰੇ ਤਾਂ ਆਪੇ ਬਣੋਗੇ ਤੁਸੀਂ ਆ ਵਿਚਾਰੋਗੇ ਗੁਰੂ ਨੇ ਗੁਰੰਗਤ ਨੇ ਵਿਚਾਰਿਆ ਭਾਈ ਤੁਸੀਂ ਗਲਤ ਸੀਗੇ ਤੁਹਾਨੂੰ ਗਲਤੇ ਕਿਹਾ ਗਲਤਰਾ ਜਾਂਦੇ ਤੇ ਜੇ ਤੁਹਾਨੂੰ ਕਹੇ ਤਾਂ ਗਲਤਰਾ ਨਾ ਜਾਓ ਇੱਧਰ ਚਲੇ ਜਾਓ ਕਿਉਂ ਜਾਂਦੇ ਹੋ ਕੀ ਤੁਹਾਡਾ ਮਾੜਾ ਕਰਤਾ ਭਾਈ ਜੇ ਕਿਸੇ ਨੂੰ ਕਹੇ ਤਾਂ ਭਾਈ ਤੁਹਾਡੇ ਬਜ਼ੁਰਗ ਤਾਂ ਫੀਮ ਖਾਂਦੇ ਤੇ ਨਸ਼ੇ ਕਰਦੇ ਤੇ ਜਾਇਦਾਦਾਂ ਵੇਚਦੇ ਰਹੇ ਨੇ ਤੁਸੀਂ ਤਾਂ ਕਰੋ ਇਹ ਕੰਮ ਤੁਸੀਂ ਤਰੱਕੀ ਕਰੋ ਕੋ ਮਾੜੀ ਗੱਲ ਕਹਿਤੀ ਤੁਹਾਨੂੰ ਚੁੱਗੀ ਉਹ ਕਹਿ ਦਿੱਤੀ ਸੀ ਤੁਸੀਂ ਵਿਰੋਧੀ ਹੋ ਗਏ ਉਹਦੇ ਲੋ ਜੀ ਤਾਂ ਸਾਡੀ ਪਰੰਪਰਾ ਛੜਾਉਂਦਾ ਇਹ ਤਾਂ ਜੀ ਸਾਡੇ ਬਜ਼ੁਰਗਾਂ ਦੇ ਰਾਹ ਤੋਂ ਸਾਨੂੰ ਉਲਟਾ ਕਹਿੰਦਾ ਵੀ ਫੀਮ ਖਾਓ ਬਜ਼ੁਰਗਾਂ ਨੇ ਤਾਂ ਸਾਨੂੰ ਫੀਮ ਲਾਇਆ ਇਹ ਛਡਾਉਂਦਾ ਉਹ ਕੁਝ ਫਿਰ ਖਾਈ ਜਾਓ ਖਾਈ ਜਾਓ ਨੁਕਸਾਨ ਹੋ ਤੁਹਾਨੂੰ ਜਿਨ੍ਹਾਂ ਨੇ ਛੱਡਤੀ ਉਹਨਾਂ ਨੂੰ ਦੇਖੋ ਵੀ ਉਹਨਾਂ ਦਾ ਕੀ ਬਣਿਆ ਅੰਗਦ ਬਣ ਗਿਆ ਨਾ ਸੋਨਾ ਵਿੱਚੋਂ ਆਇਆ ਸੀ ਉਹਨਾਂ ਨੇ ਉਹਨੂੰ ਦੇਖ ਕੇ ਫਿਰ ਕਹਿੰਦੇ ਤੁਸੀਂ ਮੰਨਤਾ ਹੋ ਗਈ ਅੰਗਦ ਨੇ ਝੂਠੇ ਹੋਈ ਕੀਤੇ ਅੰਗਦ ਕੀਤੇ ਕੂੜਿਆਰੇ ਫਿਰ ਆ ਗਏ ਗੁਰੂ ਅਮਰਦਾਸ ਜੀ ਵਾਲੇ ਕੀਤੇ ਫਿਰ ਵੀ ਚਲੇ ਗਏ ਬੰਦੇ ਫਿਰ ਵੀ ਵਾਲੇ ਤਾਂ ਕਰਤੇ ਝੂਠੇ ਤਾਂ ਸਤ ਕਰਤੇ ਬੰਦੇ ਨਹੀਂ ਫਿਰ ਵੀ ਗਲਤੀ ਤੁਹਾਡੀ ਹੈ ਭਾਈ ਫਿਰ ਚਲੇ ਗਏ ਇਹ ਵੀ ਯਾਰ ਹੋ ਜਾਈਏ ਕੀ ਗੁਰੂ ਅੰਦਰ ਕਹਿੰਦਾ ਵੀ ਨਾਨਕ ਦੀ ਗਲਤੀ ਹੈ ਸੱਚੇ ਕਹਿਣਾ ਸੀ ਫਿਰ ਗੁਰੂ ਅਮਰਦਾਸ ਦਾ ਨੰਬਰ ਆ ਗਿਆ ਉਹ ਸੱਤ ਸੀਗੇ ਹੋਰ ਸੰਤ ਆਉਣ ਲੱਗੇ ਜਿਨ੍ਹਾਂ ਦੇ ਵਿੱਚ ਬਹਿਨੇ ਉੱਠਦੇ ਸੀ ਉਹਨਾਂ ਦੇ ਸਿੱਖ ਸੇਵਕ ਆਉਣ ਲੱਗੇ ਜ਼ਿਆਦਾ ਵੱਧ ਗਏ ਕੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥੇ ਨਾ ਵਿਚਾਰੇ ਉਹ ਕਹਿੰਦੇ ਭਾਈ ਇਹਨਾਂ ਦੇ ਵਿਚਾਰਿਆਂ ਦੇ ਕੀ ਹੱਥ ਹੈ ਗੁਰੂ ਰਾਜ ਨੇ ਨਾ ਕੋਈ ਮਾੜੀ ਗੱਲ ਕਹੀ ਹੈ ਨਾ ਗੁਰਗਦ ਨੇ ਕੁਝ ਮਾੜੀ ਕਹੀ ਹੈ ਨਾ ਅਸੀਂ ਮਾੜੀ ਕਹਿੰਦੇ ਆ ਇਹਨਾਂ ਦੇ ਹੱਥ ਵਾਸ ਨਹੀਂ ਕੁਝ ਹੁਕਮੇ ਨਹੀਂ ਹੈ ਇਹਨਾਂ ਨੂੰ ਇਹਨਾਂ ਦੇ ਕਰਮਾਂ 'ਚ ਨਹੀਂ ਇਹਨਾਂ ਦੇ ਭਾਗਾਂ 'ਚ ਜਦ ਭਾਗਾਂ ਦਾ ਨਾਮ ਆਇਆ ਇਹਨਾਂ ਦੇ ਭਾਗਾਂ 'ਚ ਨਹੀਂ ਫੇਰ ਕੁਝ ਸੋਚਣ ਲੱਗੇ ਕਿਤੇ ਸਾਡੇ ਭਾਗਾਂ 'ਚ ਨਹੀਂ ਉਹ ਆਪ ਵੀ ਇਹ ਜਿਹੀਆਂ ਗੱਲਾਂ ਕਹਿੰਦੇ ਹੁੰਦੇ ਨੇ ਅਨਕ ਪਦਾਰਥ ਹੈ ਜਗਮਾ ਹੈ ਕਰਮਹੀਨ ਨਰ ਪਾਵਤ ਨਾ ਹੈ ਭਈ ਦੁਨੀਆ 'ਚ ਤਾਂ ਹੋਰ ਵੀ ਬਹੁਤ ਪਦਾਰਥ ਨੇ ਕਰਮਹੀਨ ਨੂੰ ਨਹੀਂ ਮਿਲਦੇ ਐਵੇਂ ਇਹ ਵੀ ਪਦਾਰਥ ਹੈ ਨਾਮ ਪਦਾਰਥ ਇਹ ਕਰਮ ਦੇ ਨੂੰ ਨਹੀਂ ਮਿਲਦਾ ਨਹੀਂ ਹੁਕਮ ਹੈਗਾ ਕਰਮ ਦੇ ਇਹ ਹੁਣ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਪਰ ਗੁਰ ਚੌਥੀ ਪੀੜੀ ਟਿਕਿਆ ਤੇ ਦੁਸ਼ਟ ਨੰਦਕ ਸੰਤਾਰੇ ਉਹ ਕਹਿੰਦਾ ਭਾਈ ਆਓ ਜੀ ਨੇ ਮੰਨਣਾ ਮੰਨੋ ਲੈ ਜਾਓ ਸਾਰੇ ਬਹਿ ਜਾਓ ਆ ਕੇ ਸੰਗਤ ਵਿੱਚ ਕੋਈ ਮੰਨਿਓ ਕੋਈ ਨਾ ਮੰਨਿਓ ਬਹਿ ਜਾਓ ਸੁਣ ਲਓ ਸਾਰੇ ਫਿਰ ਜਿਹੜੇ ਆ ਬੈਠੇ ਸੀ ਨਾ ਦੂਏ ਬਲ ਛਾਲ ਕਰਕੇ ਛੱਟ ਲੰਘਦੇ ਛੱਟ ਛੱਟ ਫੋਲਦੇ ਸੀ ਫਿਰ ਕੂੜਿਆ ਜਾਏ ਕੂੜਿਆ ਬਹਿ ਕੂੜਿਆ ਰਾ ਪਾਸ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਤੋਂ ਨਹੀਂ ਸਾਰੇ ਸਿੱਖ ਬਣੇ ਆਪਾਂ ਕੌਣ ਬਣਾਉਣ ਵਾਲੇ ਅਸੀਂ ਤਾਂ ਸਿਰਫ ਜੋ ਉਹਨਾਂ ਨੇ ਕਿਹਾ ਉਹ ਗੱਲ ਨੂੰ ਸਮਝ ਰਹੇ ਹਾਂ ਔਰ ਉਹਦੀ ਗੱਲ ਜ਼ਿਕਰ ਕਰ ਰਹੇ ਹਾਂ ਸਿੱਖਾਂ ਕੋਲ ਵਿਚਾਰ ਜਿਹਨੇ ਨਹੀਂ ਸਮਝੀ ਆਈ ਸਮਝ ਜਿਹਨੂੰ ਨਹੀਂ ਆਈ ਕਹਿੰਦੇ ਸਾਨੂੰ ਸਮਝ ਨਹੀਂ ਆਈ ਉਹਨਾਂ ਨੂੰ ਸਮਝ ਆ ਜੂਗੀ ਉਹ ਆਪਣਾ ਜੀਵਨ ਬਦਲ ਲੈਣਗੇ ਜਿਹੜਾ ਚਾਹੁੰਦਾ ਬਦਲ ਲੂਗਾ ਜਿਹਨੇ ਨਹੀਂ ਬਦਲਣਾ ਉਹ ਫਿੱਟੇ ਹੋਏ ਦੁੱਧ ਵਾਲੀ ਗੱਲ ਉਹ ਫਿੱਟ ਜੂਗਾ ਆਪਣਾ ਜੀਵਨ ਖਰਾਬ ਕਰ ਲੂ ਜ਼ਬਰਦਸਤੀ ਇਹ ਕੁਝ ਨਹੀਂ ਜ਼ਬਰਦਸਤੀ ਧਰਮ ਚ ਨਹੀਂ ਹੁੰਦੀ ਧਰਮ ਤਾਂ ਆਪਣੇ ਮਨ ਤੇ ਮੰਨਣ ਦੀ ਗੱਲ ਹੈ ਬਣਾਉਣਾ ਅਸੀਂ ਹੁੰਦਾ ਆਪਣੇ ਮਨ ਨੂੰ ਬਣਾ ਲਾਂਗੇ ਫਾਇਦੇ 'ਚ ਰਹਾਂਗੇ ਨਾ ਬਣਾਵਾਂਗੇ ਨੁਕਸਾਨ 'ਚ ਰਹਾਂਗੇ ਬੰਦੂਕ ਦੇ ਜ਼ੋਰ ਨਾਲ ਕੋਈ ਧਰਮ ਨਹੀਂ ਫੈਲਦਾ ਹੁੰਦਾ ਪਰਮੇਸ਼ਰ ਤੋਂ ਵੱਡੀ ਬੰਦੂਕ ਕਿਸੇ ਕੋਲ ਨਹੀਂ ਹੈ ਤੇ ਬੰਦੂਕਾਂ ਦੀਆਂ ਗੱਲਾਂ ਉਹ ਤੋਂ ਵੱਡੀ ਬੰਦੂਕ ਕਿਸੇ ਕੋਲ ਨਹੀਂ ਹੈ ਉਹੀ ਨਹੀਂ ਜਿਆਦਾ ਬੰਦੂਕ ਦਾ ਇਸਤੇਮਾਲ ਕਰਦਾ ਤੁਸੀਂ ਕਦੇ ਕਰਦੇ ਅੱਜ ਤੱਕ ਬੜੇ ਬੜੇ ਬੰਦੂਕਾਂ ਵਾਲੇ ਆਏ ਨੇ ਉਹ ਲੋਕ ਬੰਦੂਕਾਂ ਵਾਲੇ ਕਾਮਯਾਬ ਹੋਏ ਨੇ ਜਿਨ੍ਹਾਂ ਨੇ ਸੱਚ ਨੂੰ ਉੱਤੇ ਲਿਆਂਦਾ ਹੈ ਐਸੇ ਵੀ ਲੋਕ ਆਏ ਨੇ ਐਸੇ ਵੀ ਰਾਜੇ ਹੋਏ ਨੇ ਜਿਨ੍ਹਾਂ ਨੇ ਤਲਵਾਰ ਦੇ ਜ਼ੋਰ ਨਾਲ ਸੱਚ ਨੂੰ ਉੱਤੇ ਲਿਆਂਦਾ ਪਰ ਤਲਵਾਰ ਦਾ ਇਸਤੇਮਾਲ ਨਹੀਂ ਕੀਤਾ ਇਸਤੇਮਾਲ ਪੈਸੇ ਦਾ ਕੀਤਾ ਇਸਤੇਮਾਲ ਗਿਆਨ ਖੜਕਦਾ ਜ਼ਿਆਦਾ ਕੀਤਾ ਤਲਵਾਰ ਦੀ ਪੈ ਦਿੱਤੀ ਹੈ ਇਸਤੇਮਾਲ ਨਹੀਂ ਕੀਤਾ ਇਸਤੇਮਾਲ ਨਹੀਂ ਕਰਨੀ ਪਈ ਤਲਵਾਰ ਉਹਨਾਂ ਉਹਨਾਂ ਕਾ ਪੈਸਾ ਜਿੰਨਾ ਮਰਜ਼ੀ ਲਓ ਇਹ ਤੁਹਾਨੂੰ ਲੋਭ ਹੈ ਤੁਸੀਂ ਦੱਸੋ ਤੁਹਾਡੇ ਵਾਲਾ ਪ੍ਰਚਾਰ ਠੀਕ ਹੈ ਚਰਚਾ ਕਰੋ ਜੇ ਤੁਹਾਡੇ ਵਾਲਾ ਠੀਕ ਹੈ ਤੁਹਾਡੇ ਵਾਲਾ ਮੰਨ ਲਓ ਕੱਲ ਲੈਣੇ ਆਪਾਂ ਪਬਲਿਕ ਨੂੰ ਦੱਸ ਦਿੰਦੇ ਆ ਜੇ ਸਾਡੇ ਵਾਲਾ ਠੀਕ ਹੈ ਤਾਂ ਸਾਡੇ ਵਾਲਾ ਦੱਸ ਦਿੰਦੇ ਪਰ ਗੁਮਰਾਹ ਨਹੀਂ ਕਰਨ ਦੇਣਾ ਅਸੀਂ ਪਬਲਿਕ ਨੂੰ ਪ੍ਰਚਾਰ ਨਹੀਂ ਤੁਸੀਂ ਕਰ ਸਕਦੇ ਤੁਸੀਂ ਨਹੀਂ ਮੰਨਦੇ ਰੱਬ ਨੂੰ ਘਰ ਬੈਠੋ ਆਪਣੇ ਚੁੱਪ ਕਰਕੇ ਗੱਲ ਉਹ ਕਹੋ ਜੋ ਸੱਚ ਹੈ ਝੂਠ ਬੋਲਣ ਦੇਣਾ ਨਹੀਂ ਝੂਠ ਬੋਲਣਾ ਪਾਪ ਹੈ ਪਾਪ ਰੋਕਣਾ ਸਰਕਾਰ ਦਾ ਕੰਮ ਹੈ ਗੁਬਰਾ ਕਰਨਾ ਸਰਕਾਰ ਦਾ ਕੰਮ ਹੈ ਬਾੜੀ ਸਿੱਖਿਆ ਦੇਣਾ ਸਰਕਾਰ ਦਾ ਕੰਮ ਹੈ ਰੋਕਣਾ ਇਹਦੇ ਖਾਤਰ ਅਸੀਂ ਕਾਨੂੰਨ ਬਣਾਉਂਦੇ ਜੇ ਕਿਸੇ ਨੇ ਪ੍ਰਚਾਰ ਕਰਨਾ ਸੱਚ ਦਾ ਆਖਿਆ ਨਾ ਖੁੱਲਾ ਜਿੰਨਾ ਮਰਜੀ ਪੈਸਾ ਲੈ ਪੈਸੇ ਦੀ ਕੋਈ ਪਰਵਾਹ ਨਹੀਂ ਪਰ ਪ੍ਰਚਾਰ ਸੱਚ ਦਾ ਕਰੋ ਲਾਲਚ ਖਾਤਰੇ ਕਰਦੇ ਨੇ ਲਾਲਚੀ ਸਾਰੇ ਆ ਗਏ ਲੱਗ ਜਾਂਦੇ ਹੁੰਦੇ ਨੇ ਲਾਲਚੀ ਦੇ ਸਾਰੇ ਲੰਘੇ ਲਾਲਚੇ ਹੈ ਸਾਨੂੰ ਦੂਏ ਪਾਸੇ ਲੈ ਕੇ ਜਾਂਦਾ ਲੋਭ ਹੈ ਕਿ ਸੱਚ ਵੱਲ ਜਾਣ ਦਿੰਦਾ ਲੋਭ ਉਹਨੇ ਕਹਿੰਦਾ ਸਾਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਕਿੱਥੋਂ ਰੱਖਦੀ ਜਿੰਨੀ ਲੋੜ ਹੈ ਲੈ ਜਾਓ ਲੋੜ ਤੋਂ ਵੱਧ ਫਿਰ ਲੈ ਜਾਂਦਾ ਅਗਲਾ ਕਹਿੰਦਾ ਰੱਖੂ ਕਿੱਥੇ ਖਰਚ ਕਿਵੇਂ ਕਰੂ ਖਰਚ ਕਰੂ ਬਦਲ ਲੈ ਫਿਰ ਫਾਲਤੂ ਲੈ ਜਾਂਦਾ ਹੀ ਇਦਾਂ ਵੀ ਹੋਇਆ ਪਰ ਉਹਨਾਂ ਨੇ ਪ੍ਰਚਾਰ ਦੇ ਜ਼ੋਰ ਨਾਲ ਗਿਆਨ ਖੜਕ ਦੇ ਜ਼ੋਰ ਨਾਲ ਗੁਰਮਤਿ ਦਾ ਚਰਚਾ ਦੇ ਜ਼ੋਰ ਨਾਲ ਸਾਰੇ ਨੂੰ ਬਣਾਇਆ ਜੇ ਕੋਈ ਫਿਰ ਵੀ ਕਰੂਗਾ ਫਿਰ ਉਹਦੇ ਵਾਸਤੇ ਸਖਤੀ ਜੇ ਫਿਰ ਕਰੂਗਾ ਸੱਚ ਦਾ ਧਰਮ ਇਦਾਂ ਫੈਲਦਾ ਇਹ ਤਾਂ ਆਖਰੀ ਹਥਿਆਰ ਹੈ ਤਲਵਾਰ ਤਾਂ ਸਾਡਾ ਜੇ ਕੋਈ ਨਾਵਲ ਬੰਦੇ ਜਦੋਂ ਕਿਸੇ ਵਸੀਲੇ ਨਾਲ ਗੱਲ ਨਹੀਂ ਸਰੇ ਚੜੇ ਫੇਰ ਤਲਵਾਰ ਦੀ ਲੋੜ ਪੈਂਦੀ ਹੈ ਫੇਰ ਤਲਵਾਰ ਵਰਤੀ ਹੈ ਉਹਨਾਂ ਨੇ ਜਿਹੜੇ 10 ਅਵਤਾਰ ਹੋਏ ਨੇ ਜਿਨ੍ਹਾਂ ਨੇ ਸੱਚ ਦਾ ਰਾਜ ਕਾਇਮ ਕੀਤਾ ਸੱਚ ਦਾ ਜਾਂ ਰਾਜ ਇੱਥੇ ਕਾਇਮ ਹੁੰਦਾ ਹੈ ਗੁਰਮਤਿ ਅਨੁਸਾਰ ਉਹਨੂੰ ਸਤਜੁਗ ਕਹਿੰਦੇ ਨੇ ਕਹਿੰਦੇ ਨੇ ਸਤਜੁਗ ਦੀ ਲੜੀ ਲੱਗੀ ਹੈ ਲੜੀ ਹੋ ਗਈ ਉਸ ਦਿਨ ਥੋੜਾ ਟਾਈਮ ਵਾਸਤੇ ਹੁੰਦਾ ਸਤਜੁਗ ਕਲਯੁਗ ਦੇ ਵਿੱਚ ਸਤਜੁਗ ਦੀ ਲੜੀ ਲੱਗ ਜਾਂਦੀ ਹੁੰਦੀ ਹੈ ਸੱਚ ਉੱਤੇ ਆ ਜਾਂਦਾ ਸਚਿਆਰੇ ਲੋਕ ਜ਼ਿਆਦਾ ਹੁੰਦੇ ਨੇ ਹਾਵੀ ਹੋ ਜਾਂਦਾ ਸੱਚ ਝੂਠਿਆਂ ਤੇ ਬਸ ਬਿਨ ਸਾਚੇ ਨਹੀਂ ਦਰਗਹਿ ਮਾਨ ਹਰ ਰਸ ਪੀਵੇ ਛੁਟੈ ਨਿਦਾਨ ਸੱਚੇ ਬਲ ਤੇ ਬਿਨਾ ਦਰਗਾਹ ਚ ਮਾਨ ਨਹੀਂ ਹੁੰਦਾ ਝੂਠੇ ਮਰਜੀ ਦਾ ਝੂਠਾ ਉਹਦਾ ਮਾਨ ਨਹੀਂ ਜਿਹੜਾ ਬੰਦਾ ਝੂਠਾ ਉਹਦਾ ਮਾਨ ਨਹੀਂ ਦਰਗਾਹ ਚ ਦਰਗਾਹ ਚ ਬਾੜਨ ਨਹੀਂ ਹੋਏ ਦਿੰਦਾ ਜਿਹੜਾ ਜਾਂਦਾ ਹੈ ਉਹਦਾ ਸਨਮਾਨ ਹੁੰਦਾ ਨਹੀਂ ਤਾਂ ਬੋਲ ਦਿੰਦਾ ਹੀ ਨਹੀਂ ਉਹ ਹਰ ਰਸ ਪੀਵੇ ਛੁਟੈ ਨਿਦਾਨ ਹਰ ਰਸ ਪੀਵੇ ਛੁਟੈ ਨਿਦਾਨ ਜੇ ਹਰ ਰਸ ਪੀ ਲੈਂਦਾ ਹਰ ਰਸ ਪੀਣ ਤੋਂ ਬਾਅਦ ਇਹ ਅਖੀਰ ਛੁਟਕਾਰਾ ਹੈ ਹਰ ਰਸ ਪੀਵੇ ਛੁਟੇ ਨਿਦਾਨ ਨਿਦਾਨ ਅਗਰ ਛੁਟਕਾਰਾ ਕਾਦੇ ਤੇ ਹਰ ਰਸ ਪੀਣ ਦੇ ਬਾਅਦ ਛੁਟਕਾਰਾ ਜਿੰਨਾ ਜਰ ਨਾਮ ਰਸ ਨਹੀਂ ਪੀਂਦਾ ਹਰ ਰਸ ਕੀ ਹੈ ਆਤਮ ਰਸ ਹੈ ਨਾਮ ਰਸ ਹੈ ਇਹ ਮਨ ਦੇ ਪੀਣ ਵਾਲੀ ਚੀਜ਼ ਆਤਮ ਦੇ ਪੀਣ ਵਾਲੀ ਚੀਜ਼ ਹੈ ਹਰ ਰਸ ਸਰੀਰ ਦੇ ਪੀਣ ਇਹੀ ਅਮਰਤ ਹੈ ਹਰ ਰਸ ਹੈ ਇਸੇ ਨੂੰ ਕਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ ਆਏ ਅੰਮ੍ਰਿਤ ਹਰ ਰਸ ਪੀਵੇ ਇਹਦੇ ਨਾਲ ਤਾਂ ਸੰਸਾਰ ਤੋਂ ਛੁਟਕਾਰਾ ਹੋ ਜਾਂਦਾ ਅੰਮ੍ਰਿਤ ਪੀਵੇ ਅਮਰ ਸੋ ਹੋਏ ਤੇ ਅਸੀਂ ਅੰਮ੍ਰਿਤ ਕਿਹੜਾ ਬਣਾ ਲਿਆ ਪੌੜ ਛੁਟਕਾਰਾ ਹੋ ਰਿਹਾ ਕਿਸੇ ਦਾ ਹੋਰ ਫਸ ਰਹੇ ਹੋ ਉਹਦਾ ਫਾਇਦਾ ਇਹ ਹੋਇਆ ਕਿ ਆ ਅੰਮ੍ਰਿਤ ਅਸੀਂ ਭੁੱਲ ਗਏ ਛੱਡੇ ਦਿੱਤਾ ਆ ਫਾਇਦਾ ਹੋਇਆ ਅਮਰਤ ਨੋ ਰੱਖਣ ਦਾ ਬਲੈਕਮੇਲ ਕੀਤਾ ਸੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਆਵਰ ਪੀਣਾ ਨਹੀਂ ਸੀ ਪੀੜ ਦੇਣਾ ਨਹੀਂ ਸੀ ਉਹ ਅਮਰਤ ਨੋਰ ਧਰਿਆ ਬਹੁਤ ਵੱਡੀ ਬਲੈਕਮੇਲਿੰਗ ਕੀਤੀ ਗਈ ਆ ਪਬਲਿਕ ਨਾਲ ਸਿੱਖਾਂ ਦਾ ਬਲੈਕਮੇਲ ਹੋ ਚੁੱਕੀ ਜਿਹੜੇ ਲਫ਼ਜ਼ਾਂ ਦੇ ਅਰਥ ਬਦਲ ਲਏ ਅਸੀਂ ਪੌੜ ਤੋਂ ਅਮਰਤ ਬਦਲ ਲਿਆ ਹੁਣ ਦੁਬਾਰਾ ਬਦਲਣਾ ਪਊਗਾ ਨਹੀਂ ਇਹ ਭਲੇਖਾ ਜਾਣੋ ਜੀ ਉਹ ਤੇ ਜੋ ਬਣਿਆ ਆਇਆ ਤੋੜਨਾ ਪਊਗਾ ਕੂੜ ਦੀ ਕੰਧ ਢੋਣੀ ਪਊਗੀ ਕੂੜ ਦੀ ਕੰਧ ਨਵੀਂ ਬਣ ਗਈ ਸਾਡੇ ਉਹ ਅੰਮ੍ਰਿਤ ਨਹੀਂ ਹੈ ਉਹ ਅੰਮ੍ਰਿਤ ਵਿਖਾ ਹੈ ਜੇ ਅੰਮ੍ਰਿਤ ਵੀ ਹੈ ਵਿਖਿਆ ਅੰਮ੍ਰਿਤ ਹੈ ਇਹ ਬੜੀ ਮਜ਼ਬੂਤ ਕੰਧ ਹੈ ਇਹ ਤੋੜਨੀ ਪੈਣੀ ਉਮਰ ਜਿਹੜੇ ਤੋੜ ਲੂਗਾ ਉਹ ਦੁਆ ਅੰਮ੍ਰਿਤ ਪੀ ਲੂਗਾ ਅਮਰ ਹੋ ਜਾਊਗਾ ਜਿਹੜਾ ਉਹ ਤੋੜੂ ਨਹੀਂ ਕੰਧ ਉਹ ਰਹਿ ਜੂਗਾ ਇੱਥੇ ਉਹ ਫਟੇ ਗੁਰਬਾਬੇ ਫਟੇ ਫਟਕੇ ਸੇ ਫਟੇ ਉਹ ਫਟਕਾਰਾਂ ਤੋਂ ਬਾਅਦ ਵੀ ਫਟ ਜਾਣਗੇ ਬੰਨਣਗੇ ਜੀ ਉਹ ਜੀਵਨ ਗੋਲਣਗੇ ਆਪਣਾ ਸਾਡਾ ਕੀ ਲੈ ਲੈਣਗੇ ਪਰ ਕਿਸੇ ਨੇ ਦਵਾਦੀ ਬੱਟੇ ਦੀ ਪੁੱਛਣਾ ਉਹਨਾਂ ਨੂੰ ਜਿਵੇਂ ਅੱਜ ਬਾਬਲ ਨੂੰ ਨਾ ਕੋਈ ਪੁੱਛਦਾ ਪੁੱਛਣਾ ਇਹਨਾਂ ਨੂੰ ਵੀ ਕਿਸੇ ਨੇ ਨਹੀਂ ਪੜਨ ਦਾ ਕੀ ਹਾਲ ਹੋਇਆ ਕਰਦਾ ਦਵਾਰ ਪੁੱਟਦਾ ਇਹਨਾਂ ਗਿਆਨੀਆਂ ਦਾ ਕਿਸੇ ਨੇ ਅਤਵਾਰ ਨਹੀਂ ਕਰਨਾ ਇੰਨੀ ਬੇਕਦਰੀ ਤਾਂ ਹੁਣ ਵੀ ਬੇਕਦਰੀ ਹੋਈ ਹੈ ਇਹਨਾਂ ਦੀ ਐਸੀ ਗੱਲ ਕੋਈ ਨਹੀਂ ਹੈ ਵੀ ਇਹਨਾਂ ਦੀ ਕੋਈ ਕਦਰ ਹੈ ਪਰ ਕੁਝ ਸੰਸਥਾਵਾਂ ਜਿਹੜੀਆਂ ਹੈ ਨਾ ਆਪਣੇ ਆਪ ਨੂੰ ਸਮਝਦੀਆਂ ਨੇ ਉਹ ਜਿਵੇਂ ਗੁਰੂ ਇਕਬਾਲ ਸਾਹਿਬ ਕਹਿੰਦਾ ਨਾ ਕਰੋੜ ਰੁਪਈਆ ਦੇ ਦਿੱਤਾ ਜੀ ਬਾਣੀ ਯਾਦ ਕਰਾ ਕੇ ਬੱਚਿਆਂ ਨੂੰ ਇਹ ਗੁਰਮਤ ਹੈ ਇਹ ਤਾਂ ਗੱਲ ਪਹਿਲਾਂ ਵੀ ਸੀ ਉਹ ਦਿਮਾਗ ਤੇ ਲੱਦਤਾ ਉਹਨਾਂ ਦੇ ਜੋਗੀ ਜੋਗੀ ਬਾਣੀ ਵੇਦ ਪ੍ਰਾਣ ਪੜੇ ਕਾ ਕਿਆ ਗੁਣ ਖਰ ਚੰਦਰ ਜਸ ਭਾਰਾ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਰ ਆ ਭਗਤੀ ਲਾਗੂ ਹੁੰਦੀ ਆ ਉਹਨਾਂ ਤੇ ਚਾਰੇ ਵੇਦ ਮੁਖਾ ਕਰਦੇ ਮੁਖੀ ਆਤ ਤੇ ਜਿਨ੍ਹਾਂ ਦੇ ਉਹਨਾਂ ਨੂੰ ਖੰਡਣ ਕੀਤਾ ਗੁਰਬਾਣੀ ਨੇ ਉਹ ਕੰਮ ਤੁਸੀਂ ਫੇਰ ਕਰਾਉਣ ਲੱਗੇ ਪੜਿਆ ਨਾਹੀ ਭੇਦ ਬੁਝਿਆ ਪਾਵਣ ਉਹ ਇਹਨਾਂ ਨੂੰ ਇੱਕ ਬਾਣੀ ਪੜਾ ਦਿਓ ਅਰਥਾਂ ਨਾਲ ਉਹੀ ਬਹੁਤ ਹੈ ਯਾਦ ਕਰਾਉਣ ਦੀ ਲੋੜ ਨਹੀਂ ਸਾਰੀ ਬਾਣੀ ਦੇ ਅਰਥ ਆ ਜਾਣਗੇ ਇੱਕੋ ਬਾਣੀ ਯਾਦ ਕਰਾ ਦਿਓ ਅਰਥਾਂ ਨਾਲ ਪਰ ਅਰਥ ਤਾਂ ਉਹਨਾਂ ਨੂੰ ਆਪ ਨੂੰ ਨਹੀਂ ਆਉਂਦੇ ਅਰਥ ਤਾਂ ਗੁਰੂ ਇਕਬਾਲ ਸਿੰਘ ਨੂੰ ਨਹੀਂ ਆਉਂਦੇ ਇੱਕ ਪੰਕਤੀ ਦੇ ਉਹ ਕਿੱਥੋਂ ਕਰੇ ਡਰਾਮੇਬਾਜ਼ੀਆਂ ਨੇ ਇਹ ਡਰਾਮੇਬਾਜ਼ੀਆਂ ਨੇ ਇਕੱਠੇ ਕਿੰਨਾ ਕਰਨਾ ਨੇ ਕੋਈ ਰਿਕਾਰਡ ਹੈ ਦੇਣ ਦਾ ਰਿਕਾਰਡ ਹੈ ਇਕੱਠਿਆਂ ਦਾ ਕੋਈ ਰਿਕਾਰਡ ਨਹੀਂ ਕਾਲਸੇ ਆਏ ਉਹ ਗੱਲ ਹੈ ਸਭ ਪੈਸੇ ਦੀ ਖੇਡ ਹੈ ਬਿਜ਼ਨਸ ਹੈ ਕੁਛ ਨਹੀਂ ਇਹਦੇ ਪਿੱਛੇ ਦੁਨੀਆ ਦੀ ਵਡਿਆਈ ਝੂਠੀ ਇਹ ਆਦੂਆ ਬਿਜ਼ਨਸ ਦੋਹਾਂ ਗੱਲਾਂ ਜੋ ਇੱਕ ਜ਼ਰੂਰ ਹੈ ਜੇ ਲੋਭ ਨਹੀਂ ਹੈ ਤਾਂ ਦੁਨੀਆ ਦੀ ਵਡਿਆਈ ਜ਼ਰੂਰ ਹੈ ਜੇ ਕਿਤੇ ਲੋਭ ਦੀ ਗੱਲ ਹੈ ਨਹੀਂ ਤਾਂ ਦੁਨੀਆ ਦੀ ਵਡਿਆਈ ਜ਼ਰੂਰ ਹਰਬੰਸ ਜ਼ਰੂਰ ਲੋਭ ਹੈ ਜੀ ਪਰ ਦੁਨੀਆ ਦੀ ਵਿੜਿਆਈ ਹੈ ਉਹ ਭਜਾਈ ਫਿਰਦੀ ਹੈ ਗਿਆਨ ਕੋਈ ਹੈ ਕੁਰਬਾਨੀ ਦਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕੁਰਬਾਨੀ ਕੀ ਕਹਦੀ ਹੈ ਕੋਈ ਮਤਲਬ ਹੈ ਨਹੀਂ ਕੁਰਬਾਨੀ ਦਾ ਕਥਾ ਸੁਣਨ ਦਿੰਦੇ ਹੀ ਨਹੀਂ ਗੁਰਬਾਣੀ ਸੁਣਨ ਦਿੰਦੇ ਹੀ ਨਹੀਂ ਪੜ੍ਹਨ ਦਿੰਦੇ ਹੀ ਨਹੀਂ ਸਤਨਾਮ ਬਾਗਰੂ ਦੇ ਗਾਹ ਜਾਣ ਦਿੰਦੇ ਹੀ ਨਹੀਂ ਇਹ ਅਪਰਾਧ ਹੈ ਅਪਰਾਧ ਕਰ ਰਹੇ ਨੇ ਉਹ ਤੁਸੀਂ ਗੁਰਦਾਰੇ ਭਰਾਣੇ ਹੋ ਗੁਰਬਾਣੀ ਨੂੰ ਤੋੜ ਰਹੇ ਹੋ ਗੁਰਬਾਣੀ ਦੀ ਸੋਝੀ ਨਾਲ ਤੋੜ ਰਹੇ ਹੋ ਕਰ ਕੀ ਰਹੇ ਹੋ ਫਿਰ ਅਸਲ ਚ ਅੰਦਰਲੇ ਗੁਰਦੁਆਰੇ ਢਾ ਰਹੇ ਹੋ ਅਸਲੀ ਗੁਰਦੁਆਰੇ ਢਾ ਰਹੇ ਹੋ ਨਕਲੀ ਬਣਾ ਕੇ ਦੇ ਰਹੇ ਹੋ ਗੁਰਦੁਆਰੇ ਦਾ ਸਭ ਦੇ ਅੰਦਰ ਬੜੇ ਹੋਏ ਨੇ ਉਹ ਦੱਸੋ ਕਿੱਥੇ ਨੇ ਉਹਨਾਂ ਨੂੰ ਪੱਕੇ ਕਰ ਦੋ ਮਜ਼ਬੂਤ ਬਾਹਰ ਲਿਆਂ ਦੀ ਨਹੀਂ ਲੋੜ ਹੈਗੀ ਬਾਹਰ ਤਾਂ ਦਰਖਤਾਂ ਨਾਲ ਬਹਿ ਕੇ ਪੜ ਲੈਣਗੇ ਲੋਕ ਨਿਆਣੇ ਦਰਖਤਾਂ ਥੱਲੇ ਬਹਿ ਕੇ ਪੜਾ ਲਈਦੇ ਹੁੰਦੇ ਨੇ ਅੱਗੇ ਜੇ ਸਕੂਲ ਨਹੀਂ ਹੁੰਦੇ ਕੋਈ ਜ਼ਰੂਰੀ ਹੈ ਵੀ ਸਕੂਲ ਚਾਹੀਦੇ ਨੇ ਏਸੀ ਉਹ ਲੱਗੇ ਹੋਏ ਚਾਹੀਦੇ ਨੇ ਜਿਹਨੇ ਪੜਨਾ ਦਰਖਤਾਂ ਥੱਲੇ ਹੀ ਪੜ ਲੈਂਦੇ ਨੇ ਬੜੇ ਬੜੇ ਆਦਮੀ ਜਿਹੜੇ ਹੋਏ ਨੇ ਬਹੁਤ ਆਲਮ ਉਹ ਉਹਨਾਂ ਦੇ ਘਰ ਦੀਵੇ ਜੋਗਾ ਤੇਲ ਨਹੀਂ ਹੁੰਦਾ ਸਟਰੀਟ ਲਾਈਟਾਂ ਤੇ ਜਾ ਕੇ ਬੜੇ ਨੇ ਥੱਲੇ ਬੈਠ ਕੇ ਇਹਨੇ ਪੜਨਾ ਪੜ ਜਾਂਦਾ ਹੁੰਦਾ